ਗੁਰਮੁਖੀ ਮਨ ਜੀਤਾ ਹੋਮੇ ਮਾਰ ਗੁਰਮੁਖੀ ਮਨ ਜੀਤਾ ਦੇਖੋ ਗੁਰਮੁਖ ਨੇ ਮਨ ਕੀ ਕਿਹਦਾ ਜਿੱਤੇ ਆਪਣਾ ਜਿੱਤੇ ਜਿਹੜਾ ਮਨਵਾਵਾਸੀ ਰਾਜਾ ਆਕੀ ਹੋਇਆ ਸੀ ਉਹ ਗੁਰਮੁਖ ਜਿੱਤੇ ਜਿੱਤਿਆ ਦੇਖੋ ਗੁਰਮੁਖ ਨੇ ਜਿੱਤਿਆ ਅੰਦਰਲਾ ਹੋਇਆ ਨਾ ਗੁਰਮੁਖ ਮਨ ਬਾਹਰਲਾ ਹੋਇਆ ਜਿੰਨਾ ਜਰ ਮਨ ਆਕੀ ਸੀ ਉਹਨਾਂ ਜਰ ਗੁਰਮੁਖ ਦੋਤ ਹੋ ਸੀ ਦੋ ਫਾੜ ਸੀ ਉਹਨਾਂ ਚਿਰ ਗੁਰੂ ਨਹੀਂ ਸੀ ਉਹ ਅੱਧਾ ਹੀ ਸੀ ਉਹ ਵੀ ਦਾੜੇ ਸੀ ਜਦ ਉਹਦਾ ਮਨ ਜਿੱਤਿਆ ਗਿਆ ਫਿਰ ਉਹ ਸਾਬਤ ਸੂਰਤ ਹੋ ਗਿਆ ਗੁਰਮੁਖੀ ਸਾਬਤ ਸੂਰਤ ਦਸਤਾਰ ਸਰਾ ਗੁਰਮੁਖੀ ਸਾਚ ਰੱਖਿਆ ਉਤਾਰ ਗੁਰਮੁਖੀ ਮਾਰ ਦਿੱਤਾ ਹੋਵੇ ਮਾਰ ਮਨ ਦਾ ਹੰਕਾਰੇ ਸੀ ਨਾ ਮਵਾਸੀ ਆਕੀ ਜੋ ਹੋਇਆ ਸੀ ਹੰਕਾਰ ਕਰਕੇ ਆਕੀ ਸੀ ਨਾ ਮਨ ਮਨ ਦੇ ਵਿੱਚ ਮੈਂ ਸੀ ਮੈਂ ਆ ਕਰ ਸਕਦਾ ਮੈਂ ਉਹ ਕਰ ਸਕਦਾ ਉਹ ਉਹਦੀ ਛਡਾਤੀ ਮਨ ਦੀ ਵੀ ਤੂੰ ਕਾਹਨੂੰ ਕੁਝ ਕਰ ਸਕਦਾ ਹੁੰਦਾ ਤਾਂ ਸਾਰਾ ਹੁਕਮ ਨਾਲ ਮਨ ਸਮਝਾਉਣ ਕਾਰਨ ਹੈ ਕਛੂ ਪੜੀਏ ਗਿਆਨ ਗਿਆਨ ਪੜ ਕੇ ਮਨ ਸਮਝ ਗਿਆ ਛੜਤੀ ਹੋ ਮੈਂ ਉਹਨੇ ਵੀ ਆਪਾਂ ਨੂੰ ਜਿਹੜਾ ਦੁੱਖ ਹੈ ਨਾ ਆ ਬੜੇ ਬੜੇ ਜਿਹੜੇ ਬੈਠੇ ਨੇ ਇਹ ਇਸੇ ਗਿਆਨ ਤੋਂ ਸਖਣੇ ਬੈਠੇ ਨੇ ਜੇ ਤਾਂ ਨਿਕਲਣਾ ਨਿਕਲੂ ਤਾਂ ਸਾਰੇ ਤਾਂ ਤਿਆਰ ਨੇ ਮਿਲਣ ਨੂੰ ਤਾਂ ਰੋਟੀ ਦਾ ਸਾਰੇ ਕਹਿੰਦੇ ਨੇ ਹੇਰਾ ਰੋਟੀ ਕਾਲ ਨੇ ਗਲਾ ਕਟਾਵੇ ਕੌਣ ਸਾਰੇ ਚਾਹੁੰਦੇ ਨੇ ਪਰਮੇਸ਼ਰ ਮਿਲ ਜਵੇ ਪਰ ਗਲਾ ਪਹਿਲਾਂ ਕਟਾਉਣਾ ਪੈਂਦਾ ਮਨ ਪਹਿਲਾਂ ਪੂਰ ਕਰਨਾ ਪੈਂਦਾ ਉੱਥੋਂ ਡਰਦੇ ਨੇ ਇਹ ਰੋਟੀ ਤਾਂ ਮਿਲਦੀ ਹੈ ਪੱਕੀ ਗੁਰਮਤ ਰੋਟੀ ਹੈ ਖਿਚੜੀ ਨਹੀਂ ਹੈ ਉਹ ਖਿਚੜੀ ਹੈ ਉਹਨਾਂ ਕੋਲ ਉਹ ਖਿਚੜੀ ਖਾਂਦੇ ਰੋਟੀ ਨਹੀਂ ਖਾਂਦੇ ਇਹ ਦੋਹਾਂ ਪਾਸੇ ਤਾਂ ਪੱਕੀ ਹੈ ਰੋਟੀ ਦੋਹਾਂ ਪਾਸੇ ਤਾਂ ਪੱਕੀ ਹੁੰਦੀ ਹੈ ਤਾਂ ਹੀ ਰੋਟੀ ਹੈ ਇਹ ਮਾਇਆ ਦਾ ਮਾਇਆ ਦਾ ਵੀ ਜੇ ਪ੍ਰਮਾਣ ਦਿੱਤਾ ਮਾਇਆ ਦਾ ਸੱਚੇ ਦਿੱਤਾ ਤੁਹਾਨੂੰ ਦੁਆ ਨਹੀਂ ਦਿੱਤਾ ਜੇ ਮਾਇਆ ਵਾਲੇ ਪਾਸੇ ਦੀ ਵੀ ਗੱਲ ਕਹੀ ਉਹ ਵੀ ਸੱਚ ਕਹੀ ਹੈ ਦੂਏ ਪਾਸੇ ਦਾ ਵੀ ਸੱਚ ਹੈ ਸੱਚ ਪੱਕਾ ਹੁੰਦਾ ਹੈ ਝੂਠ ਜਿਹੜਾ ਹੁੰਦਾ ਕੱਚਾ ਹੁੰਦਾ ਕੱਚੀ ਬਾਣੀ ਝੂਠੀ ਬਾਣੀ ਸੱਚੀ ਬਾਣੀ ਪੱਕੀ ਬਾਣੀ ਇਹ ਦੋਹਾਂ ਪਾਸਿਆਂ ਦਾ ਸੱਚ ਹੈ ਸੰਸਾਰ ਦਾ ਸੱਚ ਦਾ ਪ੍ਰਮਾਣ ਦਿੱਤਾ ਹੈ ਨਿਰਾਕਾਰ ਦਾ ਸੱਚ ਸਮਝਾਇਆ ਇਹ ਰੋਟੀ ਨੂੰ ਤਾਂ ਗਿਆ ਦੋਏ ਪਾਸੇ ਸੱਚ ਹੈ ਤੇ ਤਾਂ ਹੀ ਇਹਾਂ ਉਹ ਸੱਚ ਹੋਗਾ ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾਂ ਉਹ ਸੱਚ ਹੋ ਦੋਏ ਪਾਸੇ ਪੱਕੀ ਗੱਲ ਹੈ ਰੋਟੀ ਹੈ ਗੁਰਮੁਖੀ ਸੱਚ ਰੱਖਿਆ ਔਰ ਧਾਰ ਗੁਰਮੁਖੀ ਨੇ ਸੱਚ ਰੱਖਿਆ ਇਹਦੇ ਵਿੱਚ ਜੋ ਭਾਂਡੇ 'ਚ ਬਸ ਪਾਉ ਉਹੀ ਨਿਕਲਣੀ ਹੈ ਉਹਨੇ ਆਪਣੇ ਭਾਂਡੇ 'ਚ ਪਾਇਆ ਹੀ ਸੱਚ ਹੈ ਚਾਹੇ ਸੰਸਾਰੀ ਹੈ ਚਾਹੇ ਨਾ ਸੱਚ ਪਾਇਆ ਸੱਚ ਨਿਕਲਣਾ ਤੋਂ ਗੁਰਮੁਖੀ ਜਗ ਜੀਤਾ ਜਮ ਕਾਲ ਮਾਰ ਬਜ਼ਾਰ ਗੁਰਮੁਖੀ ਜਗ ਜੀਤਾ ਜਗ ਜੀਤਾ ਕਿਵੇਂ ਜਿੱਤਿਆ ਮਨ ਜਿੱਤਿਆ ਤਾਂ ਜਗ ਜਿੱਤਿਆ ਜਗ ਨਹੀਂ ਜਿੱਤਿਆ ਆਏਗਾ ਮਨ ਜਿੱਤਿਆ ਆਪਣਾ ਮੈਂ ਜਾਗ ਜੀਤਾ ਅਸਲ ਤੇ ਜੱਗ ਨੇ ਫਸਾ ਕੇ ਰੱਖਿਆ ਜਦੀ ਨੇ ਇਹ ਨਹੀਂ ਫਸਾ ਕੇ ਰੱਖਿਆ ਨਾ ਸਾਨੂੰ ਮਨ ਦੇ ਵਿੱਚ ਜੱਗ ਦੀ ਮੋਹ ਹੈ ਜੱਗ ਦੀ ਲਾਲਸਾ ਹੈ ਜਾਂ ਜੱਗ ਤਿਆਗ ਦਿੱਤਾ ਜਿੱਤਿਆ ਗਿਆ ਜੱਗ ਜੱਗ ਤਿਆਗਣ ਦਾ ਨਾ ਜੱਗ ਜਿੱਤਣਾ ਜੱਗ ਤੇ ਰਾਜ ਥੋੜੀ ਕਰਨਾ ਤਿਆਗ ਦਾ ਜੋ ਚੀਜ਼ ਅਸੀਂ ਤਿਆਗਦੀ ਹੈ ਸਾਡੀ ਜਿੱਤੀ ਕਿ ਉਹਦੀ ਭੁੱਖ ਨਹੀਂ ਸਾਨੂੰ ਉਦੋਂ ਅਸੀਂ ਉੱਪਰ ਉੱਠ ਗਏ ਇੱਕ ਆਦਮੀ ਹੈ ਉਹ ਜਿਹੜਾ 2000 ਦੀ ਨੌਕਰੀ ਭਾਲਦਾ ਫਿਰਦਾ ਕਹਿੰਦਾ ਕਿ 2000 ਦੀ ਨੌਕਰੀ ਮਿਲ ਜਵੇ ਮੈਂ ਲੱਗ ਜਾ ਇੱਕ ਆਦਮੀ ਨੂੰ 50000 ਰੁਪਏ ਮਿਲਦਾ ਉਹ ਕਹਿੰਦਾ ਮੈਨੂੰ ਤਾਂ 75000 ਦਾ ਲਊਂਗਾ ਮੈਂ ਤਾਂ ਉਹ ਕਹਿੰਦਾ 50 ਲੱਖ ਰੁਪਏ ਮੈਂ ਨਹੀਂ ਲੈਣਾ ਮੈਂ ਤਾਂ 70 ਦੀ ਨੌਕਰੀ ਛੱਡ ਗਿਆ ਮੈਂ ਤੇ 50 ਦੇ ਲੈ ਲਵਾਂ ਘਰ ਆ ਜੂਗਾ ਨੌਕਰੀ ਨਹੀਂ ਕਰਦਾ ਹੋਇਆ ਨਹੀਂ ਕਰਦਾ ਫਿਰ ਆਪਣੀ ਆਪਣੀ ਅਵਸਥਾ ਕੋਈ ਲੱਖਾਂ ਵਾਲਾ ਵੀ ਹੋ ਕੋਈ ਕਰੋੜਾਂ ਵਾਲਾ ਵੀ ਹੋ ਅਵਸਥਾ ਦੀ ਗੱਲ ਹੈ ਉਹ ਵਿਚਾਰਾ 2000 ਦਾ 1500 ਨੂੰ ਵਿਚਾਰ ਉਹਦੀ ਅਵਸਥਾ ਹੋਰ ਹੈ ਜਾਗ ਨੂੰ ਤਿਆਗਣ ਦੀ ਅਵਸਥਾ ਹੈ ਜਿਹੜਾ ਜਾਗ ਨੂੰ ਤਿਆਗਦਾ ਜਗ ਨਾਲੋਂ ਜ਼ਿਆਦਾ ਕੀਮਤੀ ਚੀਜ਼ ਉਹਨੂੰ ਮਿਲੀ ਹੈ ਤਾਂ ਜਾਗੇ ਔਰ ਤਿਆਗਦਾ 2000 ਦੀ ਨੌਕਰੀ ਤਾਂ ਤੇ ਆਖੂ ਜੇ 5000 ਮਿਲਦਾ ਹੋ ਕੌਣ ਤਿਆਗਦਾ ਕੋਈ ਨਹੀਂ ਤਿਆਗਦਾ ਸਭ ਸਿਆਣੇ ਨੇ ਕੀਰਾ ਹੱਥ ਚੜਿਆ ਨਿਰਮੋਲ ਕੁ ਛੂਟ ਗਈ ਸੰਸਾਰੀ ਸੰਸਾਰੀ ਐਵੇਂ ਛੁੱਟ ਗਈ ਸੰਸਾਰੀ ਛੱਡਿਆ ਨਹੀਂ ਛੁੱਟਦੀ ਕੁਝ ਪ੍ਰਾਪਤ ਨਹੀਂ ਹੋਇਆ ਨਿਆਲ ਹੈ ਕਾਗਜ਼ ਦੇ ਉਹਨੂੰ ਨੋਟ ਫੜਾ ਲਓ ਨੋਟ ਫੜ ਲੈਂਦਾ ਕਾਗਜ਼ ਨਹੀਂ ਸਿਰ ਦਿੰਦਾ ਨੋਟ ਦੀ ਜਗ੍ਹਾ ਚਮਕਣਾ ਕਿੰਨਾ ਹੀ ਕਾਗਜ਼ ਦੇ ਉਹ ਲੈ ਉਹਨੂੰ ਪਤਾ ਨਹੀਂ ਵੀ ਨੋਟ ਕਿੰਨੇ ਦਾ ਨੋਟ ਨਹੀਂ ਛੱਡਦਾ ਉਹਦੇ ਨਾਲ ਕੋਈ ਕੀਮਤੀ ਚੀਜ਼ ਜਿਹਨੂੰ ਉਹ ਸਮਝਦਾ ਹੋਵੇ ਚਾਹੇ ਅਗਿਆਨਤਾ 'ਚ ਸਮਝਦਾ ਹੋਵੇ ਉਹਦੇ ਨਾਲ ਵਧੀਆ ਚੀਜ਼ ਉਹਨੂੰ ਦੇ ਦੋ ਛੱਡ ਦੋ ਇਹ ਮਨ ਦੀ ਦਸ਼ਾ ਹੈ ਹਾਲਤ ਹੈ ਜਿਹੜੀ ਚੀਜ਼ ਨੂੰ ਵਧੀਆ ਸਮਝਦਾ ਉਹਨੂੰ ਫੜ ਲੈਂਦਾ ਜਿਹੜੀ ਘਟੀਆ ਸਮਝਦਾ ਛੱਡ ਵਪਾਰੀ ਹੈ ਸਿਆਣਾ ਹੈ ਲੋਭੀ ਵੀ ਹੈ ਲੋਭ ਗੁਰੂ ਸਾਹਿਬ ਨੇ ਛੜਾਇਆ ਨਹੀਂ ਹੈ ਜੇ ਤੇ ਲੋਭ ਛੜਾ ਦਿੰਦੇ ਨਾ ਇਹਦਾ ਕੋਈ ਰਾਜੇ ਨਹੀਂ ਹੈਗਾ ਫਿਰ ਮਨ ਫਿਰ ਨਹੀਂ ਮਨ ਸਮਝਦਾ ਹੈ ਫਿਰ ਸੰਸਾਰ ਵੀ ਨਹੀਂ ਛੱਡ ਸਕਦਾ ਜਿਹੜਾ ਲੋਭ ਛੱਡ ਦਵੇ ਨਾ ਸੰਸਾਰ ਨਹੀਂ ਛੱਡ ਮਾਇਆ ਦਾ ਲੋਭ ਛਡਾਉਣਾ ਲੋਭ ਨਹੀਂ ਛਡਾਉਣਾ ਲੋਭ ਨਹੀਂ ਛਡਾਉਣਾ ਲੋਭ ਵਾਲਾ ਭਾਂਡਾ ਨੂੰ ਕਹਿੰਦੇ ਸਭ ਵੱਡਾ ਕਰ ਭਾਂਡਾ ਛੋਟਾ ਭਾਂਡਾ ਲੋਭ ਵਾਲਾ ਭਾਂਡਾ ਦਾ ਵੱਡਾ ਕਰਨਾ ਛੋਟਾ ਨਹੀਂ ਰੱਖਣਾ ਇਹਨੇ ਛੋਟਾ ਰੱਖਿਆ ਭਾਂਡਾ ਲੋਭ ਨਹੀਂ ਛਡਾਉਣਾ ਮਾਇਆ ਦਾ ਲੋਭ ਛਡਾਉਣਾ ਮੋਹ ਨਹੀਂ ਛਡਾਉਣਾ ਮਾਇਆ ਦਾ ਮੋਹ ਛਡਾਉਣਾ ਮੋਹ ਨਹੀਂ ਛਡਾਉਣਾ ਉਹ ਤਾਂ ਇਹਦਾ ਨੂੰ ਮੋਹਨ ਬਣ ਜਾਂਦਾ ਫਿਰ ਮੋਹਨ ਕਿਵੇਂ ਹੋਇਆ ਆਵੇ ਮੋਹਨ ਮੋਹ ਨੂੰ ਪ੍ਰੇਮ ਕਹਿੰਦਾ ਫਿਰ ਗੱਲ ਉਹ ਅੱਖਾਂ ਨਾਲ ਜੋ ਦੇਖਿਆ ਮੋਹ ਜੋ ਅੱਖਾਂ ਤੋਂ ਬਿਨਾਂ ਦਬਦਰੀ ਸੀ ਦਾ ਦੇਖਿਆ ਪ੍ਰੇਮ ਮੋਹ ਲਿਮਟਿਡ ਹੈ ਆਪਣੇ ਨਾਲ ਹੈ ਮੋਹ 'ਚ ਫਰਕ ਹੈ ਪ੍ਰੇਮ 'ਚ ਫਰਕ ਨਹੀਂ ਪ੍ਰੇਮ ਜੋਤ ਦੇ ਲੈਵਲ ਤੇ ਹੈ ਮੋਹ ਜਾਤ ਦੇ ਲੈਵਲ ਤੇ ਹੈ ਮੋਹ ਮਾਇਆ ਦੇ ਲੈਵਲ ਤੇ ਅੱਖਾਂ ਨਾਲ ਦੀਂਦਾ ਉਹਦਾ ਨਾਮ ਮੋਹ ਹੈ ਪ੍ਰੇਮ ਜੋ ਅੱਖ ਨੂੰ ਐਸ ਨੂੰ ਨਹੀਂ ਦਿੰਦਾ ਪ੍ਰੇਮ ਉਹਦੇ ਨਾਲ ਇਹ ਲਾਲਚ ਹੈ ਗੁਣ ਤਾਉ ਚਰੂ ਲਾਲਚ ਹੈ ਲਾਲਚ ਲਾਲਚੀ ਮਨ ਹੈ ਲੋਭੀ ਮਨ ਹੈ ਇਸ ਲੋਭ ਤੋਂ ਹੀ ਇਹਦਾ ਫਾਇਦਾ ਉਠਾਇਆ ਹੀਰਾ ਹੱਥ ਚੜਿਓ ਨਿਰਮੋਲਕ ਮੈਨੂੰ ਨਿਰਮੋਲਕ ਹੀਰਾ ਮਿਲ ਗਿਆ ਕੁੱਲ ਸ੍ਰਿਸ਼ਟੀ ਦੀ ਕੀਮਤ ਤੋਂ ਵੱਧ ਚੀਜ਼ ਮਿਲ ਗਈ ਤਾਂ ਮੈਂ ਸੰਸਾਰੀ ਛੱਡ ਦਿੱਤੀ ਛੁੱਟੀ ਹੈ ਵਰਨਾ ਕਾਹਨੂੰ ਛੁੱਟਦੀ ਸੀ ਲਾਲਚੀ ਜੀ ਨਾ ਲਾਲਚੀ ਜੀ ਨਾ ਵਧੀਆ ਚੀਜ਼ ਮਿਲੀ ਹੈ ਘਟਿਆ ਛੱਡੀ ਹੈ ਘਟਿਆ ਗਿਆਨ ਛੱਡਿਆ ਵਧੀਆ ਮਿਲਿਆ ਗਿਆਨ ਸੀ ਕਬੀਰ ਕੋਲ ਵਿਸ਼ਕ ਲਿਖਿਆ ਹੋਇਆ ਸਾਰਾ ਗਿਆਨ ਹੈ ਸੀ ਦੁਨੀਆ ਮੰਦੀ ਸੀ ਮੱਥੇ ਡੁੱਤੇ ਹੁੰਦੇ ਸੀ ਉਹ ਕਹਿੰਦੇ ਛੱਡਤਾ ਆ ਮਿਲ ਗਿਆ ਪੱਕੀ ਬਾਣੀ ਬੜੀ ਸੰਸਾਰੀ ਗਿਆਨ ਸੀ ਉਹ ਸੰਸਾਰੀ ਸੰਸਾਰੀ ਗੱਲਾਂ ਸੀ ਸਭ ਉਹਦੇ ਚ ਸੰਸਾਰੀ ਵਰਤਾਂਤ ਤੇ ਸਾਖੀਆਂ ਸੰਸਾਰੀ ਵਰਤਾਂਤ ਹੈ ਸੰਸਾਰ ਨਾਲ ਉਹ ਤੱਕ ਜੁੜਿਆ ਹੋਇਆ ਹੈ ਜਿੰਨਾ ਚਿਰ ਇਹ ਸੰਸਾਰ ਨਾਲ ਜੁੜਿਆ ਹੋਇਆ ਇਹਦੇ ਕੋ ਕੌਡੀਆਂ ਨੇ ਕੌਡੀਆਂ ਨਾਲ ਖੇਡਦੇ ਸੰਸਾਰ ਤਾਂ ਕੌਡੀਆਂ ਨੇ ਕੌਡੀ ਬਦਲੇ ਜਾ ਰਹੇ ਨੇ ਜਿਆਦੇ ਦੇ ਹੀਰੇ ਹੱਥ ਚੜਦੇ ਨੇ ਇਤਿਹਾਸ ਕੌਡੀਆਂ ਨੇ ਕੁਝ ਨਹੀਂ ਹੈ ਇਤਿਹਾਸ ਦੇ ਵਿੱਚ ਜਿਹਨੂੰ ਦਾਸ ਕਹਿੰਦੇ ਨੇ ਉਹ ਤਾਂ ਹਟਾਇਆ ਸੀ ਉਹਨਾਂ ਨੇ ਵੀ ਉਹਨਾਂ ਨੇ ਬ੍ਰਹਮਾ ਵਿਸ਼ਨੂੰ ਦਾ ਇਤਿਹਾਸ ਪੜ੍ਹ ਕੇ ਹੀ ਬੇੜਾ ਕਰਕ ਹੋਇਆ ਉਹਨਾਂ ਨੇ ਤੁਸੀਂ ਨਾ ਕਿਹਾ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਗੁਰ ਕੀ ਕਰਨੀ ਗੁਰ ਦਾ ਜੀਵਨ ਨਾਨਕ ਨੇ ਕਿੰਨੇ ਹਜ਼ਾਰ ਕਿਲੋਮੀਟਰ ਸਫ਼ਰ ਕੀਤਾ ਕੋਈ 40 ਕਹਿੰਦਾ ਕੋਈ 35 ਕਹਿੰਦਾ ਚਲੋ ਕਿੰਨਾ ਵੀ ਕੀਤਾ ਜ਼ਿੰਦਗੀ ਦੇ 25 30 ਸਾਲ 20 ਸਾਲ ਬਾਹਰ ਕੀਤਾ ਸਫ਼ਰ ਯਾਰ ਸਭ ਕਹਿ ਪਹਿਲਾਂ ਮੈਂ ਇਹ ਕਰਨਾ ਕੀ ਪੋਸੀਬਲ ਹੈ ਕੀ ਚੰਗੀ ਗੱਲ ਹੈ ਉਧਰ ਦਸਮ ਬਾਦਸ਼ਾਹ ਨੇ ਚਾਰੇ ਸਾਹਿਬਜ਼ਾਦੇ ਚੀਜ਼ ਕਰ ਲੈ ਗੱਲ ਕੋਈ ਕਹੇ ਮੈਂ ਚਾਰੇ ਮੁੰਡੇ ਪਰਵਾਉਣੇ ਨੇ ਇਹ ਵੀ ਚੰਗੀ ਗੱਲ ਹੈ ਔਰ ਰੀਸ ਨਹੀਂ ਕਰਨੀ ਹੈ ਜੀ ਜੋ ਬੜੀ ਹੈ ਜੀ ਰੀਸ ਕਰਨੀ ਹੈ ਗੁਰ ਕਹਿਆ ਸਪਾ ਉਹ ਤੁਹਾਨੂੰ ਕਹਿਆ ਤੁਸੀਂ ਉਹ ਕੰਮ ਕਰੋ ਉਹਨਾਂ ਦੇ ਨਾਲ ਨਾ ਕਿਸੇ ਵੇਲੇ ਤਾਂ ਵੇਲੇ ਦਿੱਤੀ ਗੱਲ ਹੈ ਕਿਸੇ ਨਾਲ ਕੋਈ ਘਟਨਾ ਵਰਤੀ ਹੈ ਕੱਲ ਇੱਕ ਬੜੀ ਸੋਹਣੀ ਗੱਲ ਕਰ ਰਿਹਾ ਸੀ ਪ੍ਰਚਾਰਕ ਮੈਨੂੰ ਤਾਂ ਖੈਰ ਮੈਂ ਪੜਿਆ ਨਹੀਂ ਸੀ ਮੈਂ ਗੁਰੂ ਇਤਿਹਾਸ ਪੜਿਆ ਹੀ ਨਹੀਂ ਸੀ ਪਹਿਲਾਂ ਸੀ ਕਿ ਮੈਨੂੰ ਪਤਾ ਸੀ ਵੀ ਫੀਮ ਹੈ ਲੱਗੀ ਛੁੱਟਦੀ ਨਹੀਂ ਹੁੰਦੀ ਜੇ ਫੀਮ ਲੱਗ ਜੇ ਕੋਈ ਉਹ ਫੀਮ ਲਾਈ ਦੀ ਨੀੜ ਛੱਡਣੀ ਹੋਵੇ ਜਦ ਗੁਰ ਕਹਿਆ ਸਾ ਕਾਰ ਕਮਾਵੋ ਗੁਰ ਕੀ ਕਰਨੀ ਤਾਂ ਕਾਹੇ ਹੋ ਜੇ ਪੜਿਆ ਵੀ ਹੈ ਤਾਂ ਉਪਰੀ ਨਿਗਾਹ ਨਾਲ ਪੜਿਆ ਜਿੱਥੇ ਜਿੱਥੇ ਸਾਨੂੰ ਲੋੜ ਹੈ ਜੀ ਮੇਲ ਕੋਈ ਸਿੱਖਿਆ ਵੜਨ ਦੀ ਵਾਕਿਆ ਜਿੱਥੇ ਕੋਈ ਸਾਨੂੰ ਸਿੱਖਿਆ ਦੀ ਗੱਲ ਹੈਗੀ ਮੇਲ ਕਰਦੀ ਉਹ ਗੱਲ ਦੱਸ ਦੋ ਗੁਰਮਤਰਾ ਮੇਲ ਖਾਂਦੀ ਨਹੀਂ ਛੱਡ ਉਹ ਕਹਿੰਦਾ ਵੀ ਗੁਰੂ ਜਿਹੜੇ ਆਪਣੇ ਅੰਗਦ ਦੇਵ ਜੀ ਪਹਿਲਾਂ ਉਹ ਗੁਰੂ ਬਣ ਕੇ ਨੱਚਦੇ ਨੇ ਪਤਾ ਨਹੀਂ ਰੱਬ ਜਾਣੇ ਝੂਠ ਕਹਿੰਦਾ ਕਿ ਸੱਚ ਕਹਿੰਦਾ 22 ਸਾਲ ਉਹਦੇ ਪੁਜਾਰੀ ਨੇ ਨਾ ਦੇਵੀ ਦੇ ਉਹ ਜਿਵੇਂ ਉੱਥੇ ਇੱਕ ਹੈਗਾ ਆਈਜੀ ਯੂਪੀ ਦੇ ਵਿੱਚ ਉਹ ਟੀਵੀ ਦਿਖਾਉਂਦੇ ਨੇ ਜਨਾਨੀ ਬਣ ਕੇ ਉਹੀ ਮਤ ਸੀ ਇਹਨਾਂ ਇਸਤਰੀ ਦੀ ਜਿਹੜਾ ਪੂਜਾ ਕਰੂ ਇਸਤਰੀ ਰੂਪ ਹੋ ਕੇ ਕਰੂਗਾ ਜਿਹੜਾ ਉਹਦੀ ਪੂਜਾ ਕਰੂਗਾ ਕ੍ਰਿਸ਼ਨ ਦੀ ਉਹ ਵੀ ਗੋਪੀ ਹੋ ਕੇ ਕਰੂਗਾ ਕ੍ਰਿਸ਼ਨ ਦੀ ਪੁਜਾਰੀ ਆਦਮੀ ਨੇ ਦਿਖਾਇਆ ਗੋਪੀਆਂ ਦਿਖਾਈਆਂ ਕ੍ਰਿਸ਼ਨ ਦਾ ਪੁਜਾਰੀ ਆਦਮੀ ਨਹੀਂ ਹੁੰਦਾ ਗੋਪੀਆਂ ਹੁੰਦੀਆਂ ਹੁਣ ਜੇ ਕੋਈ ਸਿੱਖ ਕਹੇ ਪਹਿਲਾਂ ਭਾਈ ਸਾਹਿਬ ਇਹ ਕੰਮ ਕਰਨਾ ਇਹਦਾ ਤਾਂ ਨਹੀਂ ਕਹਿੰਦੇ ਫਿਰ ਇਹਦਾ ਤਾਂ ਨਹੀਂ ਕਹਿੰਦੇ ਵਧੀਆ ਗੱਲ ਕਹੀ ਉਹਨੇ ਜੁੜਤਾ ਵਾਲਾ ਆਦਮੀ ਜਿਹਨੇ ਗੱਲ ਕਹੀ ਕਰੋਗੇ ਕੰਮ ਇਸ ਚੀਜ਼ ਵੀ ਨਹੀਂ ਲਿਖੀ ਤੁਸੀਂ ਸਵਾਰਗ ਕੋਈ ਦਾ ਪ੍ਰਚਾਰ ਵੀ ਨਹੀਂ ਕਰਦਾ ਬਦਨਾਮੀ ਵਾਲੀ ਗੱਲ ਬਦਨਾਮੀ ਵਾਲੀ ਕੋਈ ਗੱਲ ਕਿੱਡੇ ਬੜੇ ਡੂੰਘੇ ਖੜਚੋਂ ਨਿਕਲੇ ਆਏ ਕਿੰਨੀ ਬੜੀ ਗਲਤ ਹੋਈ ਹੋਈ ਨੀਤੀ ਜੋ ਨਿਕਲਿਆ ਉਹ ਬਾਹਰ ਗੁਰਬਾਣੀ ਨੇ ਕੱਢ ਤੇ ਇਸ ਐਂਗਲ ਤੋਂ ਪ੍ਰਚਾਰ ਕਰਦੇ ਕਿੰਨੇ ਧਸੇ ਹੋਏ ਸਿਰ ਤੱਕ ਦਲਦਲ ਦੇ ਵਿੱਚ ਜਿਹੜਾ ਆਦਮੀ ਘੁੰਗਰੂ ਬਣ ਕੇ ਰਾਜਦਾ ਦਲਦਲ ਧਸ ਗਿਆ ਉਹ ਅਗਲਾ ਜਨਮ ਇਸਤਰੀ ਦਾ ਮਿਲ ਜਾਂਦਾ ਮਾਂ ਮਾਈ ਕੀ ਜੇ ਪੂਜਾ ਕਰੇ ਨਰ ਤੇ ਨਾਰ ਹੋਇਆ ਉਤਰੇ ਕਿੱਥੋਂ ਚੱਕੇ ਉਪਦੇਸ਼ ਨੇ ਨੇ ਕਿੱਥੇ ਲੈ ਜਾਂਦਾ ਇਸ ਐਂਗਲ ਤੋਂ ਪੜੋ ਪਿੱਛੇ ਨੂੰ ਜਾਣਾ ਅਗਾ ਉਤਰਾਂਗ ਪਾਛੇ ਫੇਰ ਨਾ ਮੋੜਣਾ ਇਸ ਐਂਗਲ ਤੋਂ ਦੇਖਣਾ ਅਸੀਂ ਤਾਂ ਬਹੁਤ ਉੱਚੇ ਖੜੇ ਅਸੀਂ ਤਾਂ ਕੋਈ ਇਹੋ ਕੰਮ ਨਹੀਂ ਕਰਨਾ ਤੂੰ ਕਿਉਂ ਨਹੀਂ ਤਰ ਸਕਦਾ ਉਹ ਇਹਨੇ ਬੈਕ ਫੁੱਟ ਤੇ ਸੀ ਉਹ ਤਰ ਗਏ ਤੂੰ ਕਿਉਂ ਨਹੀਂ ਤਰ ਸਕਦਾ ਇਸ ਐਂਗਲ ਤੋਂ ਹਰ ਗੱਲ ਨੂੰ ਤੁਸੀਂ ਲਾਹ ਵਾਲੀ ਦ੍ਰਿਸ਼ਟੀਕੋਣ ਤੋਂ ਦੇਖਣਾ ਹੈ ਇਹ ਦਾਜ ਜੋ ਵੀ ਜੋ ਦੇਖਣਾ ਹੈ ਉਹ ਇੰਨੇ ਥੱਲੇ ਗਏ ਹੋਏ ਇੰਨੇ ਪ੍ਰਭਾਵ ਜਾਏ ਹੋਏ ਨੂੰ ਮਦਦ ਚ ਬੁਰੀ ਤਰ੍ਹਾਂ ਨਾਲ ਪਟੇ ਹੋਏ ਪੂਰਵ ਮਰਦਾ ਕੀ ਗੰਗਾ ਜਾ ਰਹੇ ਨੇ ਸਰਦਾਰ ਰੱਖਦੇ ਨੇ ਤਾਂ ਹੀ ਜਾ ਰਹੇ ਨੇ ਪਰ ਉਹਨਾਂ ਦੀ ਅਵਸਥਾ ਹੋ ਗਈ ਉਹਨਾਂ ਨੂੰ ਗੁਰੂ ਨਹੀਂ ਮੰਨ ਰਹੇ ਗੰਗਾ ਵੀ ਨਹੀਂ ਮੰਨ ਰਹੇ ਹੋਣ ਆਕਾਸ਼ ਗੰਗਾ ਕਹਿੰਦੇ ਨੇ ਨਾ ਪ੍ਰਚਾਰ ਚ ਆਕਾਸ਼ ਗੰਗਾ ਕਹਿੰਦਾ ਤਾਂ ਆਕਾਸ਼ ਨੂੰ ਹੈ ਨਹੀਂ ਗੰਗਾ ਬਾਰੇ ਜੋ ਕੁਝ ਲਿਖਿਆ ਹੋਇਆ ਹੈ ਜੇ ਉਹਨੂੰ ਵਿਚਾਰੀਏ ਤਾਂ ਗੰਗਾ ਬਣਦੀ ਨਹੀਂ ਹੈ ਗਿਆਨ ਦੀ ਗੰਗਾ ਬਣਦੀ ਹੈ ਗਿਆਨ ਦੀ ਗੰਗਾ ਬਣਦੀ ਗਿਆਨ ਦੀ ਗੰਗਾ ਹੈ ਗੁਰਮੁਖੀ ਜਗ ਜੀਤਾ ਜਮ ਕਾਲ ਮਾਰ ਬਦਾਰ ਗੁਰਮੁਖੀ ਜਗ ਜੀਤਾ ਗੁਰਮੁਖੀ ਜਗ ਜਿੱਤ ਲਿਆ ਕਾਲ ਮਾਰ ਬਦਾਰ ਕਾਲ ਸੀ ਜਿਹੜਾ ਕਾਲ ਦਾ ਜਗ ਨਾਲ ਸੰਬੰਧ ਹੈ ਜਗ ਦੇ ਉੱਤੇ ਕਾਲ ਹਾਵੀ ਹੈ ਅਕਾਲ ਨੇ ਜਦੋਂ ਜਗ ਰਚਨਾ ਕਰੀ ਹੈ ਅਕਾਲ ਨੇ ਜਦ ਰਚਨਾ ਰਚੀ ਹੈ ਤਾਂ ਉਹਨੇ ਆਪਣਾ ਕਾਲ ਰੂਪ ਧਾਰਨ ਕੀਤਾ ਕਾਲ ਰੂਪ ਹੈ ਅਕਾਲ ਦਾ ਕਾਲ ਅਕਾਲ ਖਸਮ ਕਾ ਯਾ ਉਹਨੇ ਆਪਣਾ ਅਕਾਲ ਨੇ ਕਾਲ ਰੂਪ ਧਾਰਨ ਕੀਤਾ ਕਾਲ ਰੂਪ ਕੀ ਹੈ ਕਾਲ ਰੂਪ ਹੈ ਹੁਕਮ ਉਹ ਕੌਣ ਹੈ ਅਕਾਲ ਕੌਣ ਹੈ ਅਕਾਲ ਹੈ ਸੱਚਾ ਸੱਚਾ ਸੱਚ ਸੱਚਾ ਨਹੀਂ ਸੱਚ ਸੱਚਾ ਦਾ ਜੀਵ ਹੈ ਨਾ ਮਨ ਸੱਚਾ ਮੁਖ ਸੱਚਾ ਸੋਇ ਸੱਚ ਹੈ ਉਹ ਆਦ ਸੱਚ ਆਦ ਸੱਚ ਹੈ ਜਿਹੜਾ ਉਹਦੋਂ ਕੋਈ ਰਚਨਾ ਨਹੀਂ ਹੁੰਦੀ ਉਹਦਾ ਕੋਈ ਜੁਗ ਔਰ ਸਮਾਂ ਨਹੀਂ ਹੁੰਦਾ ਕਾਲ ਨਹੀਂ ਹੁੰਦਾ ਆਦ ਸੱਚ ਨਾਲ ਕਾਲ ਨਹੀਂ ਲੱਗਿਆ ਹੋਇਆ ਜੁਗ ਨਹੀਂ ਲੱਗਿਆ ਹੋਇਆ ਆਦ ਸੱਚ ਸਤ ਯੁਗ ਹੈ ਸੱਚ ਹੈ ਕਾਲ ਤੋਂ ਪਰੇ ਜਦ ਕਾਲ ਕਿਥੇ ਜੁਗ ਆਦ ਸੱਚ ਜਦੋਂ ਜੁਗ ਪੈਦਾ ਹੋਣੇ ਜੁਗ ਤਿੰਨ ਨੇ ਸਿਰਫ ਚਾਰ ਨਹੀਂ ਚੌਥਾ ਤਾਂ ਹਮੇਸ਼ਾ ਰਹਿੰਦਾ ਹੀ ਹੈ ਮਾਇਆ ਦੇ ਵਿੱਚ ਤਿੰਨੇ ਯੁੱਗ ਨੇ ਇਹਨਾਂ ਨੇ ਚਾਰੇ ਮਾਇਆ ਚ ਬਣਾਤੇ ਬਣਾਉਂਦੇ ਹੀ ਆ ਚੌਥੇ ਦਾ ਪਤਾ ਹੀ ਨਹੀਂ ਗਿਆਨ ਨਹੀਂ ਕਿਉਂਕਿ ਇਹਨਾਂ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਤਿੰਨੇ ਰੱਖਣ ਦੇ ਚੌਥਾ ਤਾਂ ਰੱਖਣਾ ਹੀ ਨਹੀਂ ਸੀ ਸ੍ਰਿਸ਼ਟੀ ਦੀ ਰਚਨਾ ਵਿੱਚ ਤਿੰਨੇ ਨੇ ਯੁੱਗ ਆਦ ਸੱਚ ਜਿੱਥੇ ਜੀ ਜਾਗਾ ਹੈ ਉੱਥੇ ਯੁੱਗ ਹੈ ਜਿੱਥੇ ਜਾਗਾ ਹੈ ਉੱਥੇ ਯੁੱਗ ਹੈ ਜਿੱਥੇ ਜਗ ਨਹੀਂ ਉੱਥੇ ਯੁੱਗ ਵੀ ਨਹੀਂ ਜਿੱਤੇ ਜਾਗ ਹੈ ਉੱਥੇ ਜੋਗੀ ਹੈ ਜੋਗ ਦੀ ਲੋੜ ਹੈ ਜਿੱਤੇ ਜਾਗ ਹੈ ਉੱਥੇ ਜੋਗ ਦੀ ਲੋੜ ਹੈ ਜਿੱਤੇ ਜੱਗ ਹੈ ਨਹੀਂ ਉੱਥੇ ਜੋਗ ਕਿਹਨੇ ਕਰਨਾ ਕਿਹਦੇ ਨਾਲ ਕਰਨਾ ਉੱਥੇ ਸਭ ਕੋਈ ਕੋਈ ਨਹੀਂ ਜੋਗ ਵੀ ਜੱਗ ਦੇ ਵਿੱਚ ਹੀ ਹੈ ਜੁਗ ਜੱਗ ਜੋਗ ਤਿੰਨ ਚੀਜ਼ਾਂ ਇਕੱਠੀਆਂ ਹੀ ਨੇ ਇੱਥੇ ਹੀ ਨੇ ਕੇਸੋ ਜੱਗ ਜੋਗੀ ਕਿਸੋ ਕੌਣ ਹੈ ਸਤਗੁਰ ਨੂੰ ਕਿਸੋ ਵੀ ਕਿਹਾ ਹੋਇਆ ਅੰਦਰ ਨੂੰ ਨੂੰ ਬ੍ਰਹਮ ਨੂੰ ਕਿਸੋ ਵੀ ਕਿਹਾ ਕਿਸੋ ਜਗ ਜੋਗੀ ਜਗ ਵਿੱਚ ਜੇ ਕੋਈ ਜੋਗੀ ਹੈ ਕਿਸੋ ਜੋਗੀ ਕੀ ਹੈ ਅੰਦਰਲਾ ਜੋ ਸਾਹ ਲੈ ਰਿਹਾ ਉਹ ਪਿੱਛੇ ਸੱਚ ਨਾਲ ਜੁੜਿਆ ਹੋਇਆ ਹੈ ਉਹ ਆਪਣੇ ਮੂਲ ਨਾਲ ਜੁੜਿਆ ਹੋਇਆ ਹੈ ਜਿੱਥੋਂ ਆਇਆ ਇਹ ਆਪਣੇ ਮੂਲ ਨਾਲ ਵਿਛੜ ਗਿਆ ਮਨ ਵਿਛੜਿਆ ਕਾਤੇ ਵਿਛੜਿਆ ਦੁਆਪਰ ਤੇ ਜਨਮ ਲੈ ਕੇ ਕਲਯੁਗ ਤੇ ਅੱਗੇ ਵਿਛੜਿਆ ਬਲਕਿ ਦੁਆਪਰ ਜਿ ਨਹੀਂ ਸੀ ਵਿਛੜਿਆ ਹੋਇਆ ਕਲਯੁਗ ਕਲਯੁਗ ਤੇ ਵਿਛੜਿਆ ਰਹਿੰਦਾ ਹੈ ਦੋ ਯੁਗ ਤ੍ਰੇਤਿਆ ਦੁਆਪਰ ਚ ਇਹ ਉਹਦੇ ਆਪਣੇ ਮੂਲ ਨਾਲ ਜੁੜਿਆ ਰਹਿੰਦਾ ਵੀ ਜਗ ਦੇ ਵਿੱਚ ਜੋਗੀ ਹੈ ਜੇ ਕੋਈ ਕੇਸੋ ਹੈ ਕੇਸੋ ਕੇਸੋ ਹੈ ਵਟ ਸੋਈਏ ਆਸਾਰ ਕਿਸੋ ਉਸ ਨੂੰ ਕਹਿ ਰਿਹਾ ਕਿ ਆਪਣੇ ਮੂਲ ਨੂੰ ਕੇਸੋ ਕਹਿ ਰਿਹਾ ਇੱਥੇ ਮੂਲ ਨਾਲੇ ਜੁੜਨਾ ਸੀ ਮੂਲ ਤੱਕ ਸਾਡੀ ਦੌੜ ਜਦ ਇੱਕ ਹੋ ਗਿਆ ਫਿਰ ਇੱਕ ਨੇ ਗਾਹਾਂ ਜਾਣਾ ਗਾਹ ਸਾਡਾ ਜੀਵ ਦਾ ਕੰਮ ਨਹੀਂ ਹੈਗਾ ਗਾਹਾਂ ਇੱਕ ਦਾ ਕੰਮ ਇੱਕ ਤਾਂ ਖਰਾ ਹੋ ਗਿਆ ਖਜ਼ਾਨੇ 'ਚ ਪਾ ਲੈਣਾ ਇੱਕ ਤਾਂ ਖਰਾ ਹੋ ਗਿਆ ਨਾ ਸਾਹਿਬ ਖਰਾ ਜਿਹੜੇ ਖਰੇ ਨੇ ਖਜ਼ਾਨੇ 'ਚ ਪਾ ਜਾਣੇ ਮਾਰਗ ਨੇ ਖਜ਼ਾਨੇ 'ਚ ਪਾ ਲੈਣਾ ਉਹਨੂੰ ਘਰ ਫਿਰ ਕੁਝ ਨਹੀਂ ਰਹਿ ਗਿਆ ਇੱਥੇ ਇੱਕ ਹੋਣ ਤੱਕ ਹੀ ਸਭ ਕੁਝ ਹੈ ਇੱਕ ਹੁੰਦਾ ਜਾਂ ਇੱਕ ਜਿਹੜਾ ਹੋ ਗਿਆ ਉਹ ਜੱਗ 'ਚ ਰਹਿੰਦਾ ਹੋਇਆ ਵੀ ਜੱਗ ਦੇ ਨਾਲ ਜੁੜਿਆ ਹੋਇਆ ਨਹੀਂ ਹੈ ਜੱਗ ਦੇ ਨਾਲ ਉਹਦਾ ਜੋਗ ਨਹੀਂ ਹੈ ਇੱਕ ਹੋ ਜਾਂਦਾ ਫਿਰ ਜੱਗ ਦੇ ਨਾਲ ਜੋਗ ਨਹੀਂ ਜਦ ਉਹਦਾ ਅੱਧਾ ਜੱਗ ਨਾਲ ਜੁੜਿਆ ਹੋਇਆ ਨਾ ਫਿਰ ਉਹ ਜੋਗੀ ਜੋਗੀ ਹੈ ਗੁਰਮੁਖੀ ਉਹਦਾ ਇਹਦਾ ਐਸਾ ਜੱਗ ਦੇ ਵਿੱਚ ਵਿਚਰਦਾ ਹੈ ਜੱਗ ਨਾਲ ਉਹੀ ਜੁੜਿਆ ਹੋਇਆ ਜੋਗੀ ਤਾਂ ਸੰਸਾਰ ਚੱਲਦਾ ਉਹਨੇ ਆਪਣੀ ਚੇਤਨਾ ਹੀ ਇਹ ਪਾਈ ਹੋਈ ਹੈ ਸੰਸਾਰ 'ਚ ਤਾਂ ਸੰਸਾਰ ਚੱਲਦਾ ਆਪਣੇ ਹਿੱਸਾ ਪਾਇਆ ਹੈ ਕੁਝ ਆਪਣੀ ਅਣਸੇ ਪਾਈ ਹੋਈ ਹੈ ਨਾ ਜੋਗੀ ਗੁਰਮੁਖੀ ਜਗ ਜੀਤਾ ਜਮ ਕਾਲ ਮਾਰ ਬਿਦਾ ਜਮ ਕਾਲ ਮਾਰ ਬਿਦਾ ਜਮ ਹੈ ਜਿਹੜਾ ਜਮ ਕਹਿੰਦੇ ਨੇ ਨੇਰੇ ਨੂੰ ਜਮ ਨੇ ਰਹੀ ਹੈ ਉਹ ਜਮ ਦਾ ਕੋਈ ਸਰੂਪ ਨਹੀਂ ਹੈ ਗੁਰਬਾਣੀ 'ਚ ਜਮ ਕਾਲ ਕਾਲ ਉਥੇ ਤੱਕ ਹੈ ਜਿੱਥੇ ਤੱਕ ਸਾਨੂੰ ਅਗਿਆਨਤਾ ਹੈ ਅਗਿਆਨਤਾ ਦਾ ਕਾਲ ਹੋਣਾ ਤਾਂ ਅਗਿਆਨਤਾ ਦਾ ਕਾਲ ਹੋ ਗਿਆ ਗਿਆਨ ਦਾ ਕਾਲ ਹੁੰਦਾ ਹੀ ਨਹੀਂ ਗਿਆਨ ਦਾ ਕਾਲ ਹੈ ਗਿਆਨ ਦਾ ਨਹੀਂ ਕਾਲ ਹੁੰਦਾ ਗਿਆਨ ਤਾਂ ਪਿੱਛੇ ਹਟ ਜਾਂਦਾ ਯਾਰ ਨਹੀਂ ਪਿੱਛੇ ਹਟ ਜਾਂਦੀ ਉੱਥੇ ਉਹਨੇ ਸਮਝ ਨਹੀਂ ਰਹਿ ਜਾਂਦਾ ਆਪਕ ਕਾਰ ਹੈ ਜਾਂਦੇ ਜੇ ਤਾਂ ਨੇਰਾ ਭੱਜਿਆ ਜਾਂਦੇ ਜੇ ਬੈਕ ਜੇ ਨੇਰਾ ਪਿੱਛੇ ਨੂੰ ਆਉਣ ਲੱਗ ਜਾਂਦਾ ਆਪਣੇ ਪਿੱਛੇ ਨੂੰ ਲੱਗ ਜਾਂਦਾ ਨੇਰਾ ਨਹੀਂ ਪਿੱਛੇ ਨੂੰ ਆਉਂਦਾ ਉਹ ਤਾਂ ਗੈਰ ਹਾਜ਼ਰੀ ਦੇ ਵਿੱਚ ਹੀ ਆਉਂਦਾ ਜਿੰਨਾ ਦੋ ਚ ਫੌਜਾਂ ਆਣ ਜਾਂਦੀਆਂ ਨੇ ਕਬਜ਼ਾ ਕਰ ਲੈਂਦਾ ਆਪਣਾ ਸੱਚ ਦੀਆਂ ਫੌਜਾਂ ਜਦੋਂ ਬੈਕਾਰ ਜਾਂਦੀਆਂ ਨੇ ਝੂਠ ਦੀਆਂ ਫੌਜਾਂ ਉੱਥੇ ਆ ਜਾਂਦੀਆਂ ਨੇ ਉਹਨੇ ਸਮਝ ਜਾਂ ਕਾਲ ਮਾਰ ਵਿਦਾਰ ਗੁਰਮੁਖੀ ਧਰਮ ਨੂੰ ਔਰ ਕਾਲ ਨੂੰ ਸਮੇਂ ਨੂੰ ਦੋਹਾਂ ਦਾ ਅਸਰ ਨਹੀਂ ਹੈ ਜੋਤ ਦੇ ਉੱਤੇ ਨਾ ਭਰਮ ਦਾ ਅਸਰ ਹੈ ਨਾ ਸਮੇਂ ਦਾ ਅਸਰ ਜਾਂ ਵਰ ਕਾਲ ਜਮ ਭਰਮ ਕਾਲ ਸਮਾਂ ਸਰੀਰ ਦੇ ਉੱਤੇ ਮਾਇਆ ਦੇ ਉੱਤੇ ਅਸਰ ਹੈ ਸਿਰਫ ਜੋਤ ਉੱਤੇ ਭਰਮ ਦਾ ਅਸਰ ਹੈ ਸਰੀਰ ਉੱਤੇ ਕਾਲ ਦਾ ਅਸਰ ਹੈ ਸਰੀਰ ਨਾ ਤਾਂ ਸਾਡੇ ਵਿੱਚ ਭਰਮ ਰਿਹਾ ਨਾ ਸਾਡੇ ਚ ਦੇਹ ਰਿਹਾ ਸਰੀਰ ਰਿਹਾ ਦੋਏ ਮਾਰੇ ਗਏ ਸਰੀਰ ਦੇ ਉੱਤੇ ਕਿਹਦਾ ਅਸਰ ਹੈ ਕਾਲ ਦਾ ਸਵੇ ਦਾ ਭਰਮ ਦਾ ਅਸਰ ਕੀਤੀ ਜੋਤ ਦੇ ਉੱਤੇ ਬੁੱਧ ਦੇ ਉੱਤੇ ਬੁੱਧ ਜੋ ਭਰਮ ਗਿਆ ਮਨ ਦੇ ਨਾਲੋਂ ਸਰੀਰ ਟੁੱਟ ਗਿਆ ਦੋਈ ਵਾਰ ਬਦਾਰ ਹੋਈ ਜਨਕਾਂ ਕਾਲ ਮਾਰ ਜਮ ਕਾਲ ਦਾ ਨਹੀਂ ਅਰਥ ਨਹੀਂ ਹੋਣਾ ਜਮ ਵੀ ਕਾਲ ਜਮ ਔਰ ਕਾਲ ਦੋ ਅੱਡ ਅੱਡ ਨੇ ਜਮ ਭਰਮ ਕਾਲ ਸਮ ਪਰਮ ਬੁੱਧ ਚੋ ਗਿਆ ਮਨ ਵਿੱਚੋਂ ਭਰਮ ਚਲਾ ਗਿਆ ਸਰੀਰ ਵਿੱਚ ਸਰੀਰ ਦਾ ਕਨੈਕਸ਼ਨ ਨਹੀਂ ਰਿਹਾ ਸਰੀਰ ਕਾਲਵਾਸ ਸਮਾ ਸਮਾਵਾਸ ਸਰੀਰ ਹੈ ਜੋਤ ਸਮਾ ਸਮਾਵਾਸ ਨਹੀਂ ਹੁੰਦੀ ਹੈ ਜੋਤ ਦਾ ਸਮਝਣਾ ਕੀ ਮਤਲਬ ਉਹ ਤਾਂ ਵਰਦੀ ਹੋਣੀ ਹੈ ਜੋ ਜੋ ਮਰਦਾ ਹੈ ਜਮਦਾ ਸਰੀਰ ਹੈ ਇਸ ਕਰਕੇ ਉਹਦੇ ਤੇ ਭਰਮ ਦਾ ਅਸਰ ਹੈ ਇਹਦੇ ਤੇ ਕਾਲ ਦਾ ਅਸਰ ਗੁਰਮੁਖੀ ਹੀ ਮਾਰੇ ਗਏ ਗੁਰਮੁਖੀ ਦਰਗਨ ਆਵੇ ਹਾ ਨਵੀਂ ਗੱਲ ਆਈ ਸਹੀ ਆਈ ਅੱਗੇ ਵੀ ਹੈ ਧਿਆਨ ਨਹੀਂ ਅੱਗੇ ਵੀ ਆਈ ਹੋਊਗੀ ਆਈ ਹੈ ਨਾ ਜਾਮ ਕਾਲ ਤੇ ਚੁੱਕੀ ਚਾਕੀ ਹੋਈ ਅੱਗੇ ਗੁਰਮੁਖੀ ਦਰਗਨ ਆਵੇ ਹਾ ਸਾਡਾ ਇੰਨੀ ਇੰਨੀ ਤਫਸੀਲ ਨਾਲ ਨਹੀਂ ਗੱਲ ਕੀਤੀ ਹੁਣ ਗੁਰਮੁਖੀ ਲੜਕੇ ਨਾਲ ਆਵੇ ਕਈ ਵਾਰ ਗੱਲ ਹੋ ਜਾਂਦੀ ਹੈ ਕਾੜੀ ਚ ਬ੍ਰਿਕੀ ਨਾਲ ਗੱਲ ਜਦ ਹੁੰਦੀ ਹੈ ਨਾ ਖੋਲ ਕੇ ਗੱਲ ਹੁੰਦੀ ਫਿਰ ਸਮਝ ਆ ਜਾਂਦੀ ਮੋਟੇ ਪਤਾ ਆਪਾਂ ਨੂੰ ਪਰ ਹੁੰਦਾ ਅਸਲ ਮਨ ਦੇ ਉੱਤੇ ਆਤਮਾ ਦੇ ਉੱਤੇ ਮਾਇਆ ਦੇ ਉੱਤੇ ਗੱਲ ਦਾ ਅਸਰ ਸਮਝਦਾ ਸਰ ਬਸ ਅੱਜ ਜਰਾ ਟਿੱਕੇ ਅਰਥ ਕਰ ਲੈ ਅੱਗੇ ਥੋੜੇ ਜਿਹਾ ਕਾਲੀ ਅਰਥ ਕਰ ਜਾਂਦੇ ਗੁਰਮੁਖੀ ਦਰਗਾਹ ਨਾ ਆਵੇ ਹਾਲ ਗੁਰਮੁਖੀ ਦਰਗਾਹ ਨਾ ਆਵੇ ਹਾਲ ਇਸ ਕਰਕੇ ਦਰਗਾਹ ਜਨੂ ਹਰ ਗਾਦੀ ਹੋਣੀ ਦਰਗਾਹ ਦੋਈ ਚੀਜ਼ਾਂ ਨੂੰ ਨਹੀਂ ਵੜਨ ਦਿੰਦੇ ਜਾਂ ਤਾਂ ਭਰਮ ਵਾਲਾ ਉਹ ਨਹੀਂ ਵੜ ਸਕਦਾ ਜਾਂ ਮਾਇਆ ਦਾ ਮੋਹ ਉਹ ਨਹੀਂ ਵੜਨ ਦਿੰਦਾ ਉਹ ਮਾਇਆ ਦਾ ਮੋਹ ਇੱਧਰ ਖਿੱਚ ਕੇ ਰੱਖਦਾ ਹੈ ਦੋਈ ਚੀਜ਼ਾਂ ਹੈ ਨਹੀਂ ਇਸ ਕਰਕੇ ਦਰਗਾਹ ਦੇ ਵਿੱਚ ਉਹਨੂੰ ਬਾਹਰ ਨਹੀਂ ਕੋਈ ਸੁਣਦਾ ਚੱਕ ਕੇ ਉਹ ਇਹੀ ਖੋਟ ਹੈ ਦੋਏ ਖੋਟਾਂ ਨੇ ਥੋੜੇ ਜਿ ਖੋਟ ਕਾਦੀ ਹੈ ਇਹ ਤਾਂ ਭਰਮ ਹੈ ਤਾਂ ਖੋਟ ਹੈ ਮਨ ਵਿੱਚ ਭਰਮ ਹੈ ਜੇ ਤਾਂ ਖੋਟ ਹੈ ਜਮਾ ਕਿਆ ਦਾ ਉਹ ਹੈ ਖੋਟ ਹੈ ਕੁਝ ਇੱਥੇ ਲੈਣ ਜਾਂਦਾ ਵੀ ਉੱਥੇ ਕੰਮ ਆਉ ਉਹ ਕਹਿੰਦਾ ਆ ਗਈ ਹੈ ਕੋਲ ਕਹਿੰਦੇ ਭੇਜ ਦੋ ਇੱਧਰ ਅਜੇ ਉਹਨੂੰ ਭਾਈ ਭੁੱਖਾ ਹੈ ਹੋਰ ਛਕ ਦਿਖਾਇਆ ਹੋਟਲ ਵੀ ਨਹੀਂ ਫਿਰਦਾ ਨਾ ਗੁਰਮੁਖੀ ਮੇਲ ਮਲਾਏ ਸੋ ਜਾਣਾ ਗੁਰਮੁਖੀ ਮੇਲ ਮਲਾਏ ਸੋ ਜਾਣਾ ਜੇ ਗੁਰਮੁਖੀ ਕਿਸੇ ਨੂੰ ਮੇਲ ਕੇ ਉਹਦੇ ਨਾਲੇ ਮਲਾਦ ਵੇ ਜਿਵੇਂ ਗੁਰੂ ਨਾਨਕ ਨੇ ਅੰਗਦ ਨੂੰ ਮਲਾਤਾ ਸੋ ਜਾਣਾ ਇਹ ਠੀਕ ਹੈ ਵੀ ਉਹ ਉਪਦੇਸ਼ ਕਰ ਰਹੇ ਸੀ ਉਹਨਾਂ ਨੂੰ ਇੱਛਾ ਸੀ ਸੁਣ ਰਹੇ ਸੀ ਮੰਨ ਰਹੇ ਸੀ ਆਪਣੇ ਮੂਲ ਨਾਲ ਉਹ ਮਿਲ ਗਏ ਇੱਛਾ ਵੀ ਤੀਬਰ ਸੀ ਉਹਨਾਂ ਦੇ ਵਿੱਚ ਇਦਾਂ ਹੋ ਜਾਂਦਾ ਗੁਰਮੁਖੀ ਮੇਲ ਦੀ ਮਲਾਏ ਸੁਝਾਉਣ ਉਹ ਵੀ ਜਾਣ ਲੈਂਦਾ ਜਾਣ ਸਕਦਾ ਇਹ ਨਹੀਂ ਜਾਣ ਨਹੀਂ ਸਕਦਾ ਆਦਮੀ ਤੋਂ ਪਰ ਲੈਣ ਦੀ ਇੱਛਾ ਵੀ ਹੋਵੇ ਭੁੱਖ ਵੀ ਹੋਵੇ ਜ਼ਬਰਦਸਤੀ ਨਹੀਂ ਦਿੱਤਾ ਜਾ ਸਕਦਾ ਕਿਸੇ ਨੂੰ ਇਹ ਨਹੀਂ ਹੈਗਾ ਵੀ ਕਾਲ ਲੱਗ ਗਿਆ ਕਹਤਾ ਵੀ ਕਾਲ ਕੱਢ ਬਈ ਉਹ ਨਾਲੀ 'ਚ ਸ੍ਰੀ ਚੰਦ ਨੂੰ ਕਹੋ ਕਹਿੰਦਾ ਮੈਂ ਨਹੀਂ ਗੰਦੇ ਜੱਤ ਪਾਉਂਦਾ ਬਥੇਰੇ ਕੌਲ ਰੁੱਲਦੇ ਫਿਰਦੇ ਨੇ ਚੱਲ ਜੀ ਉਹ ਨੂੰ ਲਖਮੀ ਚੰਦ ਤੂੰ ਆ ਬਈ ਤੂੰ ਕੱਢ ਉਹ ਤਾਂ ਦਵਾ ਖਰਾਬ ਹੈ ਉਹ ਸੁਣ ਕੇ ਆਇਆ ਹੀ ਨਹੀਂ ਐਨੇ ਭਾਂਡੇ ਰੁੱਲਦੇ ਫਿਰਦੇ ਨੇ ਇਹਨੂੰ ਕੌਲ ਦੀ ਪਈ ਹੋਈ ਹੈ ਉਹ ਨਹੀਂ ਆਉਂਦੇ ਨਹੀਂ ਉਹ ਲੈਣਾ ਤੂੰ ਕੱਢ ਲਓ ਜੀ ਭੱਜ ਕੇ ਗਿਆ ਕੱਢ ਲਿਆ ਧੋ ਕੇ ਲਿਆ ਕੇ ਦੇਤਾ ਇਹਨੂੰ ਦੇ ਦੋ ਕਰਿਆ ਲੈ ਆਦਾ ਤਾਂ ਕਰਿਆ ਇਹਨੂੰ ਕਰਿਆ ਦੇ ਦੋ ਕਿੱਡੀ ਸਸਤੀ ਕਰਤੀ ਕਰਿਆ ਆਦਾ ਗੁਰੇਜ ਦਾ ਮੀਟਰ ਰੱਖਿਆ ਸੀ ਆ ਜੋ ਕੁਝ ਗੁਰਬਾਣੀ ਜੀ ਕਹੇ ਕਿੱਥੇ ਗਿਆ ਇਹ ਨਹੀਂ ਪੜਨ ਦਿੱਤੀ ਕਿਸੇ ਨੂੰ ਨਾ ਉਹਨਾਂ ਨੇ ਪੜ੍ਹੀ ਹੈ ਇਥੇ ਪਾਤਰ ਮਾਲੇ ਸਾਰਾ ਨੇ ਗੁਰਦੁਆਰੇ 100 ਸਾਲ ਕਹਾਣੀਆਂ ਬਣਾ ਕੇ ਸੁਣਾਈ ਗਏ ਤੁਹਾਨੂੰ ਉਹ ਸਿੱਖੀ ਸਾਡੇ ਕੋਲ ਹੈ ਜੀ ਤੱਕ ਜਾਂ ਫਿਰ ਸਾਡੀ ਜਿਹੜੀ ਪੜ੍ਹਾਈ ਹੈ ਸਕੂਲੀ ਪੜ੍ਹਾਈ ਉਹ ਸ਼ਾਸਤਰੀ ਪੜ੍ਹਾਈ ਹੈ ਜਿੰਦੇ ਨੂੰ ਸ਼ਾਸਤਰੀ ਕਹਿੰਦੇ ਨੇ ਸ਼ਾਸਤਰਾਂ ਦੇ ਵਿੱਚ ਜਿਹੜੀ ਪੜ੍ਹਾਈ ਨਾਲ ਜਿਹੜੀ ਬੋਲੀ ਨਾਲ ਸ਼ਾਸਤਰ ਲਿਖੇ ਗਏ ਨੇ ਨਾ ਉਹਨੂੰ ਪੜ੍ਹਾਈ ਨੂੰ ਸ਼ਾਸਤਰੀ ਕਹਿੰਦੇ ਨੇ ਸਿਮਰਤ ਸ਼ਾਸਤਰਾਂ ਦੇ ਵਿੱਚ ਗੁਰਬਾਬ ਦੀ ਵਿਚਾਰ ਹੈ ਗੁਰਬਾਬ ਦੀ ਪੜ੍ਹਾਈ ਹੈ ਗੁਰਬਾਣੀ ਗੁਰਬਾਬ ਨੂੰ ਮੰਨਦੀ ਨਹੀਂ ਸਮਝ ਲੱਗੀ ਗੱਲ ਦੀ ਇਹ ਤਾਂ ਵਿਰੁੱਧ ਹੈ ਉਹ ਕਾਸ਼ੀ ਵਾਲੀ ਪੜ੍ਹਾਈ ਸ਼ਾਸਤਰੀ ਹੈ ਸ਼ਾਸਤਰਾਂ ਦੀ ਪੜ੍ਹਾਈ ਪੜ੍ਹਾ ਪੜ੍ਹ ਲਈ ਅਸੀਂ ਸ਼ਾਸਤਰਾਂ ਤੋਂ ਜੀ ਦੇ ਹੱਥ ਖੋਜ ਸ਼ਾਸਤਰਾਂ ਦੇ ਸਟਾਈਲ ਤੇ ਨੂੰ ਅਰਥਾਇਆ ਹੋਇਆ ਸੀ ਯੋਗਮਤ ਸ਼ਾਸਤਰੀ ਮਤ ਹੈ ਇਹ ਸ਼ਾਸਤਰਾਂ ਨੇ ਮਤ ਬਣਾਤੀ ਇਹਨੂੰ ਸਮਰਤ ਸ਼ਾਸਤਰਾਂ ਵਾਲੀ ਇਹ ਤਾਂ ਤੋਂ ਉੱਪਰ ਹੈ ਇਹ ਬ੍ਰਹਮ ਗਿਆਨ ਸੀ ਇਹ ਬ੍ਰਹਮ ਵਿਦਿਆ ਤੋਂ ਬਿਨਾ ਸ਼ਾਸਤਰਾਂ ਦੀ ਵਿਦਿਆ ਹੀ ਸੋਧੀ ਸੀ ਵਿਦਿਆ ਸੋਧੇ ਤਤ ਲਹੇ ਕਿਹੜੀ ਵਿਦਿਆ ਸੀ ਸ਼ਾਸਤਰੀ ਵਿਦਿਆ ਸ਼ਾਸਤਰੀ ਵਿਦਿਆ ਨੂੰ ਸੋਧ ਕੇ ਵਿਦਿਆ ਬਣਾਈ ਹੋਈ ਹੈ ਸ਼ਾਸਤਰੀ ਵਿਦਿਆ ਨੂੰ ਅਵਿਦਿਆ ਕਿਹਾ ਹੋਇਆ ਹੈ ਮਾਦੋ ਅਵਿਦਿਆ ਹੈ ਤਕੀਨ ਬਵੇਖ ਦੀਪ ਮਲੀਨ ਉਹ ਅਵਿਦਿਆ ਜੇ ਫਸਿਆ ਹੈ ਤਾਂ ਕਬੀਰ ਹੋਰ ਕਾਜ ਫਸਿਆ ਸੀ ਉੱਥੇ ਕਾਸ਼ੀ ਚ ਸਜਾ ਕਿਹੜੀ ਸ਼ਾਸਤਰੀ ਵਿਦਿਆ ਚ ਫਸਿਆ ਸੀ ਇਹਨਾਂ ਨੇ ਗੁਰਦਾਸ ਨੂੰ ਸ਼ਾਸਤਰੀ ਵਿਦਿਆ ਪੜ੍ਹ ਭੇਜਿਆ ਉੱਥੇ ਗੁਰਮਤਿ ਤੇ ਰੰਗ ਚਾੜਨਾ ਜੋ ਸੀ ਗੁਰਮਤਿ ਤੇ ਸ਼ਾਸਤਰੀ ਵਿਦਿਆ ਦਾ ਰੰਗ ਚਾੜ ਕੇ ਗੁਰਦਾਸ ਦੀ ਵਾਰਾਂ ਲਿਖਤੀ ਬਲੈਕਮੇਲ ਕਰਨ ਵਾਸਤੇ ਯਾਨੀ ਇਹਦਾ ਮਤਲਬ ਆ ਵੀ ਕਾਸ਼ੀ ਦੇ ਵਿੱਚ ਉਹ ਵਿਦਿਆ ਹੈ ਜੀ ਕਾਸ਼ੀ ਦੀ ਵਿਦਿਆ ਬਿਨਾ ਅਸੀਂ ਗੁਰਮਤ ਨੂੰ ਸਮਝ ਨਹੀਂ ਸਕਦੇ ਇਹਦਾ ਅਰਥ ਹੀ ਹੋਇਆ ਪਰ ਕਬੀਰ ਨੂੰ ਕਹਦੇ ਨਹੀਂ ਸਮਝ ਆਈ ਉਹ ਕੀ ਕਰਨ ਗਿਆ ਸੀ ਮਗਰ ਸਬਲ ਜਨਮ ਸ਼ਿਵਪੁਰੀ ਗਵਾਇਆ ਉਹਦਾ ਕਹਿੰਦਾ ਸਬਲ ਜਨਮ ਸ਼ਿਵਪੁਰੀ ਗਵਾਇਆ ਸਭ ਚੋਰੀਆਂ ਫੜੀਆਂ ਗਈਆਂ ਇਹਨਾਂ ਦੀਆਂ ਸਭ ਬਲੈਕਮੇਲਿੰਗ ਉੱਪਰ ਆ ਗਈ ਹੁਣ ਜਿਹੜੇ ਉਹਨਾਂ ਦੇ ਏਜੰਟ ਨੇ ਉਹਨਾਂ ਕੋ ਚੁੱਪ ਕਰਨ ਦੇ ਸਵਾਲ ਕੁਝ ਨਹੀਂ ਕਿਉਂਕਿ ਸਭ ਕੁਝ ਲਿਖਿਆ ਹੈ ਜਿਹੜਾ ਜਿਹੜਾ ਉਹਨਾਂ ਲੋਕਾਂ ਨੂੰ ਬੇਵਕੂਫ ਬਣਾ ਲਿਆ ਕਹਿਣ ਨੂੰ ਕੁਝ ਨਹੀਂ ਉਹਨਾਂ ਦੇ ਕੁਝ ਨਹੀਂ ਕਹਿਣ ਨੂੰ ਸਭ ਪਰਗਟਾ ਗੱਲ ਸਭ ਗੱਲ ਜਹਰ ਹੈ ਬਿੱਲੀ ਥੈਲੇ ਤੋਂ ਜਦ ਬਾਹਰ ਆ ਜਾਂਦੀ ਹੈ ਨਾ ਫਿਰ ਲੇਖਾ ਨਹੀਂ ਰਹਿੰਦਾ ਬਿੱਲੀ ਕਹੀ ਹੁੰਦੀ ਹੈ ਜਿਹੜਾ ਜਦ ਬਿੱਲੀ ਥੈਲੇ 'ਚ ਹੈ ਖੇਲਦਾ ਦਾ ਥੈਲਾ ਦੀ ਨਾ ਵੀ ਕੁਝ ਹੈ ਵਿੱਚ ਕੀ ਪਤਾ ਕਿਹਾ ਜਾ ਜਾਨਵਰ ਹੈ ਵਿੱਚ ਬਿੱਲੀ ਥੈਲੇ ਤੋਂ ਬਾਹਰ ਆ ਗਈ ਹੁਣ ਸਭ ਨੂੰ ਪਤਾ ਲੱਗ ਗਿਆ ਵੀ ਬਿੱਲੀ ਕਹੀ ਜਾਂਦੀ ਥੈਲੇ 'ਚ ਰਹੀ ਆ ਸਹੀ ਨਾਨਕ ਗੁਰਮੁਖੀ ਸ਼ਬਦ ਪਛਾਣਾ ਨਾਨਕ ਗੁਰਮੁਖੀ ਸ਼ਬਦ ਪਛਾਣਾ ਨਾਨਕ ਕਹਿੰਦਾ ਗੁਰਮੁਖੀ ਹੈ ਜਿਹੜੀ ਬੁੱਧ ਕੇਵਲ ਉਸ ਨੂੰ ਸ਼ਬਦ ਦੀ ਪਛਾਣ ਕਿਹੜੇ ਸ਼ਬਦ ਦੀ ਪਛਾਣ ਹੈ ਐ ਸ਼ਬਦ ਦੀ ਪਛਾਣ ਵੀ ਗੁਰਮੁਖ ਤੋਂ ਬਿਨਾ ਨਹੀਂ ਹੈ ਇਹਦੇ ਵੀ ਅਰਥਾਂ ਦੇ ਅਰਥੇ ਕਰ ਲੈਣੇ ਨੇ ਔਰ ਜਿਹੜੇ ਜੋਗੀ ਸ਼ਬਦ ਸੁਣਦੇ ਨੇ ਅੰਦਰ ਸਰੀਰ 'ਚ ਉਹ ਸ਼ਬਦ ਦੀ ਪਛਾਣ ਵੀ ਗੁਰਮੁਖ ਨੂੰ ਹੀ ਹੈ ਜੋਗੀ ਬਾਹਲੇ ਸਰੀਰ ਦੇ ਸ਼ਬਦ ਸੁਣਦੇ ਨੇ ਜਿਹੜਾ ਸ਼ਬਦ ਸੁਣਨਾ ਸੀ ਉਹ ਸੀ ਹਿਰਦੇ ਦੇ ਵਿੱਚੋਂ ਸੁਣਨਾ ਸੂਖਮ ਸਰੀਰ ਦੇ ਅੰਦਰੋਂ ਸੁਣਨਾ ਸੀ ਬਾਹਰਲਾ ਸਰੀਰ ਜੜ ਸਰੀਰ ਹੈ ਜੜ ਦੇ ਵਿੱਚ ਜੜਾ ਰੋਗ ਹੈ ਕਿਸੇ ਪੱਥਰ ਦੇ ਵਿੱਚ ਵੀ ਹਰ ਵਕਤ ਆਵਾਜ਼ ਆਉਂਦੀ ਰਹਿੰਦੀ ਹੈ ਲੋਹੇ ਦੇ ਵਿੱਚ ਵੀ ਹਰ ਵਕਤ ਆਵਾਜ਼ ਆਉਂਦੀ ਹੈ ਕੋਈ ਐਸੀ ਮਾਇਆ ਦੀ ਚੀਜ਼ ਨਹੀਂ ਜਿਹਦੇ ਵਿੱਚ ਭੰਨ ਤੋੜ ਹਰ ਵਕਤ ਨਾ ਚਲਦੀ ਹੋਵੇ ਸਾਇੰਸ ਮੰਨਦੀ ਹੈ ਇਸ ਗੱਲ ਸਾਇੰਸ ਇਸ ਗੱਲ ਨੂੰ ਮੰਨਦੀ ਹੈ ਕਿ ਉਹਦੇ ਚ ਚੇਂਜ ਆਫ ਉਹਦੇ ਚਾਹੁੰਦੀ ਰਹਿੰਦੀ ਹੈ ਜਰਾ ਰੋਗ ਚੱਲਦਾ ਹੈ ਕੀੜਾ ਐਵੇਂ ਨਹੀਂ ਬਣ ਜਾਂਦਾ ਧਰਤੀ 'ਚ ਪਿਆ ਹੈ ਹੀਰੇ ਬਣਦੇ ਨੇ ਬਣਦੇ ਤਾਂ ਪੱਥਰ ਤੋਂ ਹੀ ਨੇ ਕਾਰਬਨ ਤੋਂ ਹੀ ਬਣਦੇ ਨੇ ਖਾਸ ਹੋਤੇ ਪ੍ਰੈਸ਼ਰ ਟੈਂਪਰੇਚਰ ਕੋਈ ਹੋ ਚੀਜ਼ ਹੋ ਉਥੇ ਹਾਲਾਤ ਇਹ ਜੇ ਹੁਣ ਤੇ ਹੀਰਾ ਬਣ ਗਿਆ ਜਦ ਚੇਂਜ ਆਉਂਦੀ ਹੈ ਚਿੱਟੇ ਪੱਥਰ ਪਏ ਪਏ ਧਰਤੀ 'ਚ ਬਣਦੇ ਨੇ ਉੱਥੇ ਕੋਈ ਐਸੀ ਚੀਜ਼ ਹੋਊਗੀ ਕੁਦਰਤ ਨੇ ਬਣਾਈ ਹੋਈਆਂ ਚੀਜ਼ਾਂ ਨੇ ਨਾ ਆਪਾਂ ਕਿਹੜਾ ਮਾਇਆ ਦੀ ਸਟੱਡੀ ਕਰਨ ਸਾਰੇ ਪੱਥਰ ਕਿਉਂ ਨਹੀਂ ਬਈ ਚਿੱਟੇ ਹੋ ਜਾਂਦੇ ਕਿਤੇ ਕਿਹਾ ਜਾਂ ਪੱਥਰ ਨਿਕਲਦਾ ਕਿਤੇ ਕਿਹਾ ਜਾਂ ਨਿਕਲਦਾ ਇਵੇਂ ਧਰਤੀਆਂ ਦੇ ਵਿੱਚ ਕਿਤੇ ਅੰਗੂਰ ਕਹੇ ਜੇ ਪੈਦਾ ਹੁੰਦੇ ਨੇ ਕਿਤੇ ਕਹੇ ਜਾਂਦੇ ਨੇ ਅੰਬ ਬੀਜ ਲੋ ਇੱਥੇ ਵੀ ਹੋ ਜਾਣਗੇ ਪਰ ਉਹ ਜਿਹੇ ਨਹੀਂ ਹੁੰਦੇ ਜਿਹੇ ਜਿਹੇ ਅੰਬਾਂ ਦੀ ਧਰਤੀ ਜਾਂਦੇ ਨੇ ਧਰਤੀ ਦੇ ਅੰਦਰ ਔਰ ਧਰਤੀ ਦੇ ਬਾਹਰ ਅਲੱਗ-ਅਲੱਗ ਕਿਸਮ ਦੇ ਇੱਥੇ ਸਾਲਟ ਨੇ ਉਹਨਾਂ ਦਾ ਸਾਲਟਾਂ ਦਾ ਅਸਰ ਹੈ ਉਹੀ ਆਦਮੀ ਕੋ ਜੇ ਨਹੀਂ ਮਿਲਦੇ ਸਾਰੇ ਜਾਨਵਰ ਇੱਕੋ ਜੇ ਨਹੀਂ ਮਿਲਦੇ ਸਾਰੇ ਖਾਣ ਪਾਣ ਦਾ ਜਲਵਾਯੂ ਦਾ ਅਸਰ ਪੈਂਦਾ ਹੈ ਤੇ ਜਦੋਂ ਮਾਇਆ ਦੇ ਉੱਤੇ ਜਰਾ ਰੋਗ ਹਰ ਵਕਤ ਲੱਗਿਆ ਹੋਇਆ ਹੈ ਆਦਮੀ ਕਿੰਨੇ ਕਰੋੜ ਸਾਲ ਦਾ ਆਦਮੀ ਬਣਿਆ ਜਿਹੜਾ ਸਾਡਾ ਸਰੂਪ ਹੈ ਪਹਿਲਾਂ ਆਦਮੀ ਇਹ ਜਾਨੀ ਸੀ ਇਹਦਾ ਇਹ ਵੀ ਚੇਂਜ ਹੈ ਇਹ ਵੀ ਚਲਦੀ ਹੈ ਚੇਂਜ ਡਿਵੈਲਪਮੈਂਟ ਚਲਦੀ ਹੈ ਜਾਂ ਅਤ ਸੁੰਦਰ ਕਹਿੰਦੇ ਨੇ ਉਹ ਤਾਂ ਬ੍ਰਹਮ ਗਿਆਨ ਦੀ ਅਵਸਥਾ ਹੁੰਦੀ ਨਿਰਾਕਾਰ ਇਸ ਰੂਪਤ ਸੁੰਦਰ ਹੋ ਜਾਂਦਾ ਬਾਹਰ ਦੀ ਨਹੀਂ ਗੱਲ ਅਤ ਸੁੰਦਰ ਕੁਲੀਨ ਚਤੁਰ ਫਿਰ ਵੀ ਤੁਸੀਂ ਇਹ ਦੇਖਿਓ ਜਿਹਨਾਂ ਨੂੰ ਬ੍ਰਹਮ ਗਿਆਨ ਹੋਇਆ ਭਗਤਾਂ ਨੂੰ ਕਰੂਪ ਕਿਸੇ ਦਾ ਸਰੂਪ ਨਹੀਂ ਹੁੰਦਾ ਦੇਖੋ ਰਬਦਾਸ ਦਾ ਸਰੂਪ ਕਰੂਪ ਨਹੀਂ ਹੈ ਕਬੀਰ ਦਾ ਸਰੂਪ ਕਰੂਪ ਨਹੀਂ ਕਿਸੇ ਭਗਤ ਦਾ ਸਰੂਪ ਕਰੂਪ ਦਿਖਾ ਇਹਨਾਂ ਦੇ ਹੈਗੇ ਨੇ ਜਿਹੜੇ ਭਗਤ ਨਹੀਂ ਇਹਨਾਂ ਦੇ ਹੈਗੇ ਨੇ ਕਰੂਪ ਜਿਹੜੇ ਇਹਦਾ ਦੇਖ ਲੋ ਹੂੰ ਸਰੂਪ ਵੀ ਨੇ ਚੰਗੇ ਵਿਸ਼ਨੂੰ ਦਾ ਵਧੀਆ ਬਣਾਇਆ ਨੇ ਸਰੂਪ ਸ਼ਿਵੀ ਦਾ ਵਧੀਆ ਬਣਾਇਆ ਕ੍ਰਿਸ਼ਨ ਦਾ ਚੰਦਰ ਦਾ ਵਧੀਆ ਬਣਾਇਆ ਪਰ ਦੂਏ ਵੀ ਨੇ ਤਾਇਆ ਦਾ ਦੇਖ ਲੋ ਕਿਹਾ ਜਣਾ ਹੈ ਇਕਲੇ ਬੱਕਰੇ ਦਾ ਗਾਲ ਆਇਆ ਹੈ ਦਕਸ਼ ਪ੍ਰਜਾਪਤੀ ਦਕਸ਼ ਰਾਜਾ ਪ੍ਰਜਾਪਤੀ ਇਹਨਾਂ ਦੇ ਇਹ ਜੀ ਨੇ ਚੱਲਦੇ ਕ੍ਰਿਸ਼ਨ ਦਾ ਵੀ ਕਾਲਾ ਬਣਾਇਆ ਨਹੀਂ ਕ੍ਰਿਸ਼ਨ ਦਾ ਸਰੂਪ ਚੰਗਾ ਹੈ ਕਾਲਾ ਵਿਸ਼ੇ ਮਨ ਦਾ ਪ੍ਰਤੀਕ ਹੈ ਮਨ ਕਾਲਾ ਹੈ ਅਸਲ ਦੋ ਭਗਤੀ ਹੈ ਦੋ ਕਿਸਮ ਦੀ ਭਗਤੀ ਹੈ ਇਹਦੇ ਵਿੱਚ ਗੁਰਬਾਣੀ ਚ ਰਾਮ ਭਗਤੀ ਵੀ ਹੈ ਕ੍ਰਿਸ਼ਨ ਭਗਤੀ ਵੀ ਹੈ ਜਦ ਮਨ ਦੀ ਖੋਜ ਹੈ ਤਾਂ ਕ੍ਰਿਸ਼ਨ ਦੀ ਖੋਜ ਹੈ ਕ੍ਰਿਸ਼ਨ ਭਗਤੀ ਹੈ ਇਸ ਮਨ ਕੋ ਕੋਈ ਮਨ ਕਾਲਾ ਹੈ ਨਾ ਮਵਾਸੀ ਹੋਇਆ ਆਇਆ ਵੀ ਰਾਜਾ ਵੀ ਹੈ ਕ੍ਰਿਸ਼ਨ ਵੀ ਰਾਜਾ ਕ੍ਰਿਸ਼ਨ ਮਵਾਸੀਆ ਮੈਂ ਮੈਂ ਕਰਦਾ ਮੈਂ ਨਹੀਂ ਕਹਿੰਦਾ ਕ੍ਰਿਸ਼ਨ ਮੈਂ ਉਹ ਸਭ ਕੁਝ ਮੈਂ ਬ੍ਰਹਮ ਹੂੰ ਉਹ ਹੈ ਹਾਂ ਪੋਲੀਟੀਸ਼ੀਅਨ ਵੀ ਹੈ ਪੋਲੀਟੀਸ਼ੀਅਨ ਵੀ ਹੈ ਸਾਰੇ ਗੁਣ ਨੇ ਉਹਦੇ ਚ ਆਦਮੀ ਵਾਲੇ 420 ਵੀ ਕਰਦਾ ਆ ਲੜਾਈ ਦੀ ਲੜਾਈ ਹੋਈ ਸੰਸਾਰੀ ਹੋਈ ਹੈ ਸੰਸਾਰੀ ਲੜਾਈ ਆਏ ਧੜੇ ਨੂੰ ਬਾਈ ਹੁੱਕ ਔਰ ਕਰੁੱਕ ਜਿਤਾਉਣਾ ਇੱਕ ਧੜੇ ਨੂੰ ਚਾਹੇ ਉਹ ਦਰੋਣਾ ਕਿੰਨੇ ਚੰਗਾ ਗੁਰੂ ਵੀ ਉਹ ਵੀ ਮਾਰ ਦੇਣ ਭੀਸ਼ਮ ਪਦਾਮਾ ਬਹੁਤ ਉਹਦੀ ਉਹ ਵੀ ਮਾਰ ਦੇਣਾ ਕੋਈ ਪਰਵਾਹ ਨਹੀਂ ਪਰ ਰਾਜ ਬਣਵਾ ਨੂੰ ਦੇਣਾ ਕਿ ਰਿਸ਼ਤੇਦਾਰ ਜੋ ਹੋਏ ਬਣੋ ਸਾਰੇ ਗੁਣ ਨੇ ਉਸਮਾਨ ਵਾਲੇ ਕ੍ਰਿਸ਼ਨ ਪਰ ਫੇਰ ਵੀ ਕ੍ਰਿਸ਼ਨ ਦੇ ਮੂੰਹੋਂ ਇਹ ਕਹਾ ਹੈ ਦਸਮ ਪਾਸ਼ਾ ਗੋਪੀਆਂ ਕ੍ਰਿਸ਼ਨ ਕਹਿੰਦਾ ਜੋ ਮੈਂ ਤੁਹਾਨੂੰ ਦਿਖ ਰਿਹਾ ਨਾ ਉਹ ਮੈਂ ਨਹੀਂ ਜੋ ਤੁਹਾਨੂੰ ਅੱਖਾਂ ਨਾਲ ਦਿਖ ਰਿਹਾ ਮੈਂ ਨਹੀਂ ਉਹ ਮੇਰੀ ਬਾਡੀ ਹੈ ਮੇਰਾ ਸਰੀਰ ਹੈ ਉਹ ਮੈਂ ਨਹੀਂ ਹਾਂ ਜੋ ਮੈਂ ਬੋਲਦਾ ਉਹ ਤੁਹਾਨੂੰ ਮੈਂ ਦਿਸਦਾ ਨਹੀਂ ਜੋ ਮੈਂ ਦਿਸਦਾ ਉਹ ਮੈਂ ਬੋਲਦਾ ਨਹੀਂ ਅਸਲੀ ਮੈਂ ਉਹ ਹਾਂ ਜਿਹੜਾ ਬੋਲਦਾ ਸ਼ਰੀਰ ਦੇ ਵਿੱਚ ਉਹਦਾ ਦਰਸ਼ਨ ਕਰੋ ਉਹਦੇ ਨਾਲ ਪ੍ਰੇਮ ਕਰੋ ਸ਼ਰੀਰ ਨਾਲ ਨਾ ਕਰੋ ਆ ਗੱਲ ਤਾਂ ਉੱਥੇ ਲਿਖ ਦਿੱਤੀ ਇਹ ਕ੍ਰਿਸ਼ਨ ਭਗਤੀ ਇਸ ਤਨ ਵਿੱਚ ਕੋਈ ਇਸ ਮਨ ਕੋ ਕੋਈ ਇਸ ਮਨ ਕੋ ਕੋਈ ਤਨ ਵੀ ਤਨ ਵਿੱਚ ਮਨ ਨਹੀਂ ਪੇਖਾ ਤਨ ਵਿੱਚੋਂ ਮਨ ਵੇਖਣਾ ਸੀ ਸੰਤ ਸਨੰਦਨ ਨਾਰਦ ਮੁਨ ਸੇਖਾ ਸਾਰੇ ਆ ਗਏ ਨਾ ਦੇ ਸੰਤ ਸੁਨੰਦਨ ਹਿੰਦੂ ਮਤ ਸਨਾਤਨੀ ਮਤ ਨਾਰਦ ਮੁਨੀ ਸੇਖਾ ਸ਼ੇਖ ਮੁਸਲਮਾਨ ਤਿੰਨ ਪੀ ਤਨਵੇਂ ਮਨ ਨਹੀਂ ਵੇਖਾ ਤਨ ਦੇ ਵਿੱਚ ਮਨ ਨਹੀਂ ਵੇਖਿਆ ਇਹਨਾਂ ਨੇ ਤਨ ਦੇ ਜੋ ਮਨ ਵੇਖਣ ਦੀ ਗੱਲ ਨਹੀਂ ਕੀਤੀ ਇਹ ਕ੍ਰਿਸ਼ਨ ਭਗਤੀ ਹੈ ਭਗਤੀ ਹੋਈ ਹੈ ਨਾ ਜੀ ਖੋਜਣਾ ਬਈ ਪੁੱਜਣਾ ਹੀ ਭਗਤੀ ਹੈ ਹੋਰ ਕੁਝ ਨਹੀਂ ਭਗਤੀ ਗੁਰਮੁਖ ਢੂੰਡ ਨੇ ਆ ਹਰ ਸੱਜਣ ਲੱਦਾ ਉਹ ਕੋਈ ਕਰਦਾ ਫਿਰ ਫਿਰ ਰਾਮ ਭਗਤੀ ਆ ਗਈ ਰਾਮ ਭਗਤੀ ਆਪਣਾ ਮੂਲ ਪਛਾਣਨਾ ਪਹਿਲਾਂ ਜਿੰਨਾ ਚਿਰ ਸਭਾ ਘਟ ਰਾਮ ਬੋਲੇ ਹੈ ਨਾ ਸਭਾ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਮੇਰਾ ਕੋ ਬੋਲੇ ਜਦੋਂ ਇਹ ਪ੍ਰਾਤਮਾ ਦੀ ਖੋਜ ਹੈ ਜਿਹੜੀ ਆਤਮ ਚਿੰਤਨ ਹੈ ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਪਰ ਕੀ ਕਾਈ ਪਹਿਲਾਂ ਤਾਂ ਆਤਮ ਚੀਨਣਾ ਉਹ ਤਾਂ ਕ੍ਰਿਸ਼ਨ ਭਗਤੀ ਹੈ ਚੀਨਣਾ ਕਿਨੇ ਹੁਣ ਸਵਾਲ ਹੈ ਬੁੱਧੀ ਅਕਲ ਨੇ ਅਗਲੀ ਸਾਹਿਬ ਸੇ ਵੀ ਹੈ ਅਕਲ ਦੇ ਲੈਵਲ ਤੇ ਹੁਣ ਉਹ ਗੁਰਮੁਖੀ ਤਾਂ ਬਣਦੀ ਹੈ ਬੁੱਧ ਬਦਲਦੀ ਹੈ ਅਕਲ ਨਹੀਂ ਖੋਜਣਾ ਅਕਲ ਨਹੀਂ ਬਦਲਣਾ ਉਹ ਗੁਰਮੁਖ ਨਹੀਂ ਰਹਿੰਦਾ ਫਿਰ ਗੁਰਮੁਖੀ ਰਹਿ ਜਾਂਦੀ ਨਾ ਅੰਦਲਾ ਰਿਹਾ ਨਾ ਬਹਲਾ ਰਿਹਾ ਦੋਏ ਭੋਜਲੇ ਦੋਏ ਇੱਕ ਬਣਾਤੇ ਦੋਏ ਇੱਕ ਬਣਾ ਕੇ ਜਦ ਫਿਰ ਸ਼ਰੂਪ ਹੋਏ ਤਾਂ ਦੋਹਾਂ ਵਾਲੇ ਗੁਣ ਖਤਮ ਹੋ ਗਏ ਗੁਰਮੁਖੀ ਹੈ ਇਹ ਤਰੀਆ ਉਹ ਕੰਤ ਕਹਾ ਜਦ ਪ੍ਰਾਤਮਾ ਖੋਜਿਆ ਆਪਣਾ ਮੂਲ ਪਛਾਣ ਲਿਆ ਉਹ ਰਾਮ ਭਗਤੀ ਹੈ ਦੋਏ ਭਗਤੀਆਂ ਦਾ ਜ਼ਿਕਰ ਹੈ ਦੋਏ ਅਵਤਾਰ ਦਸ ਗ੍ਰੰਥ ਵਿੱਚ ਨੇ ਮੇਨ ਕ੍ਰਿਸ਼ਨ ਅਵਤਾਰ ਔਰ ਰਾਮ ਅਵਤਾਰ ਵਿਸਤਾਰ ਦੋਹਾਂ ਦਾ ਹੀ ਹੈ ਦੋਏ ਤਫੱਲਸ ਦਸਮ ਪਾਸ਼ਾ ਨੇ ਵਰਤੇ ਨੇ ਆਪਣੇ ਨਾਲ ਰਾਮ ਔਰ ਸ਼ਾਮ ਦਾ ਦੋਏ ਵਰਤੇ ਨੇ ਕੱਲਾ ਨਹੀਂ ਵਰਤਿਆ ਰਾਮ ਦਾ ਵੀ ਵਰਤੇ ਸ਼ਾਮ ਦਾ ਵੀ ਵਰਤੇ ਕਿਉਂਕਿ ਦੋ ਨੇ ਨਾ ਉੱਥੇ ਦੁਨਿਆਵੀ ਜੀ ਗੱਲ ਯਾਦ ਕੀਤੀ ਹੈ ਜਿੰਨਾ ਚਿਰ ਤਾਂ ਦੁਨਿਆਵੀ ਗੱਲ ਕੀਤੀ ਹੈ ਸਿਆਸਤ ਦੀ ਗੱਲ ਕੀਤੀ ਹੈ ਲੜਾਈ ਝਗੜ ਹੋਰ ਕੀਤੀ ਹੈ ਰਬੀ ਲੜਾਈਆਂ ਵੀ ਲੜੀਆਂ ਨੇ ਉਹਨਾਂ ਨੇ ਆਪਣੇ ਜੀਵਨ ਦੀ ਗੱਲ ਕੀਤੀ ਹੈ ਜਿਹਦੇ ਨਾਲ ਅਸੀਂ ਜੁੜਨਾ ਨਹੀਂ ਗੁਰ ਕੀ ਕਰਨੀ ਦੀ ਜਾਂ ਤਾਂ ਗੱਲ ਕੀਤੀ ਹੈ ਆਪਣੀ ਕਰਨੀ ਦੀ ਗੱਲ ਕੀਤੀ ਹੈ ਉਦੋਂ ਤਾਂ ਸ਼ਾਮ ਵਰਤੇ ਜਾਂ ਗੁਰਮਤ ਦੀ ਗੱਲ ਕੀਤੀ ਹੈ ਫਿਰ ਰਾਮ ਵਰਤੇ ਜਾਂ ਗੁਰਮਤ ਦੀ ਗੱਲ ਕੀਤੀ ਹੈ ਨਾ ਬਵੇਕ ਬੁੱਧੀ ਵਾਲੀ ਗੱਲ ਕੀਤੀ ਹੈ ਫਿਰ ਰਾਮ ਵਰਤੇ ਵਰਤੇ ਦੋਏ ਨੇ ਇੱਕ ਇੱਕ ਸ਼ਬਦ ਵਿੱਚ ਦੋ ਇਕੱਠੇ ਵਰਤੇ ਹੋਏ ਨੇ ਇੱਕ ਇੱਕ ਛੰਦ ਵਿੱਚ ਦੋ ਇਕੱਠੇ ਵਰਤੇ ਹੋਏ ਨੇ ਪੜਿਆ ਉਹਨੇ ਦੋ ਰਾਈਟਰਾਂ ਦਾ ਲਿਖਿਆ ਹੋਇਆ ਛੰਦ ਫਿਰ ਤਾਂ ਗੱਲ ਹੋਈ ਵੀ ਰਾਮ ਔਰ ਸ਼ਾਮ ਦੋ ਨੇ ਉਹ ਦੋਹਾਂ ਨਾਲ ਲਿਖਿਆ ਹੋਇਆ ਇਹ ਗੌਰ ਨਾਲ ਪਹਿਲਾਂ ਪੜ ਲੈਣ ਦਾ ਸੁਮਰਨ ਨੂੰ ਫੇਰ ਗੱਲ ਕਰਨ ਪਹਿਲਾਂ ਗੌਰ ਨਾਲ ਪੜਤਾ ਲੈਣ ਪੜਿਆ ਇਹਨਾਂ ਤੇ ਤਾਂ ਪੜੇ ਨਹੀਂ ਹੋ ਸਕਦਾ ਉਹ ਜਿਹੜਾ ਉਹ ਪੰਜ ਛੇ ਨਹੀਂ ਹੈ ਉਹਨੂੰ ਪੜ ਕੇ ਦਿਖਾ ਜੇ ਇੱਕ ਬੰਦਾ ਇਹਨਾਂ ਦਾ ਪੜ ਦਵੇ ਇਹ ਪੜ ਨਹੀਂ ਸਕਦੇ ਨਾ ਉਹ ਪੜ੍ਹਨ ਦੀ ਕੁਐਸਟੀ ਨਹੀਂ ਪੜ ਵੀ ਦੇਣ ਸ਼ੁਰੂ ਸਮਝਣਾ ਦਾ ਗਾਹਾਂ ਦੀ ਗੱਲ ਹੈ ਸਮਝ ਉਹ ਸਕੂ ਜਿਹੜਾ ਪਹਿਲਾਂ ਗੁਰਬਾਣੀ ਨੂੰ ਸਮਝ ਕਿ ਉਹਦੇ 'ਚ ਦੋਏ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ ਉਹਦੇ 'ਚ ਕੀ ਚੀਜ਼ ਹੈ ਉਹਦੇ 'ਚ ਹਰ ਹੈ ਖਾਂਡ ਰੇਤ ਮੇ ਵਿਖਰੀ ਵੀਰ ਕਹਿੰਦਾ ਨਾ ਹਰ ਹੈ ਖਾਂਡ ਰੇਤ ਵਿੱਚ ਬਿਖਰੀ ਹੱਥੀਂ ਚੁਣੀ ਨੇ ਜਾਂ ਹੱਥਾਂ ਨਾਲ ਨਹੀਂ ਹੁਣ ਚੁਣ ਸਕਦੇ ਤੁਸੀਂ ਕੋ ਕਬੀਰ ਗੁਰ ਭਲੀ ਬਜਾਈ ਚੀਂਟੀ ਬਣ ਕੇ ਖਾਏ ਉਦੋਂ ਦਾ ਚੀਂਟੀ ਬਣ ਕੇ ਹੀ ਖਾ ਸਕਦਾ ਹੈ ਇਹ ਤੁਹਾਨੂੰ ਵਕ ਕਰਕੇ ਦਿੱਤੀ ਹੋਈ ਹੈ ਇਹਦਾ ਫੱਕਾ ਵੀ ਵਜ ਸਕਦਾ ਇਹ ਤਾਂ ਬੋਰੀ 'ਚ ਪਾ ਕੇ ਦਿੱਤੀ ਹੈ ਇਹ ਬੋਰੀ ਵਾਲੀ ਹੈ ਉਹ ਟੈਸਟ ਹੈ ਵੀ ਚੀਟੀ ਬਣ ਗਏ ਛੋਟੇ ਬਣ ਗਏ ਕਿ ਨਹੀਂ ਬਣੇ ਦੱਸ ਨੂੰ ਉਹ ਪੜੂਗਾ ਜਿਹੜਾ ਇਹਦੇ ਨਾਲ ਘਸ ਕੇ ਨਾ ਮਹਿੰਦੀ ਵਰਗਾ ਹੋ ਜਾਊਗਾ ਮਹਿੰਦੀ ਕਰਕੇ ਘਾਲਿਆ ਲਿਆ ਆਪ ਪਸਾਏ ਜੀ ਤੇ ਰੋੜੀ ਨਹੀਂ ਰਹੂ ਦੱਸ ਨੂੰ ਉਹ ਪਛਾਣੂਗਾ ਉਹ ਹਰ ਖਿਆੜਾ ਰੇਤ ਵਿੱਚ ਵਿਗੜੀ ਹੋਈ ਹੈ ਉੱਥੋਂ ਜੁਗਣੀ ਆ ਇਹ ਬੋਰੀ ਭਰੀ ਹੈ ਜਿਹੜਾ ਬੋਰੀ ਦੇ ਵਿੱਚੋਂ ਨਹੀਂ ਫੱਕਾ ਮਾਰ ਸਕਦਾ ਉਹ ਰੇਤੇ ਦੇ ਜੂਲ ਲੱਭ ਕੇ ਚਾਹ ਬਣਾ ਲੂਗਾ ਉਹਨੂੰ ਕਹੇ ਵੀ ਚਾਹ ਜਾਊਗੀ ਲੈ ਆਵੇ ਮੈਂ ਪਾਣੀ ਧਰਦਾ ਤੂੰ ਚਾਹ ਆ ਚਾਹ ਜਾਊਗੀ ਚੀਨੀ ਆ ਉਹ ਟਿੱਬੇ ਚੋਂ ਲੱਭ ਲੈ ਉਜਾਜ ਨਹੀਂ